ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀ ਹੈ ਜਾਂ ਰਿਦਾ ਸੱਚਾ ਜਾ ਸੱਚ ਤਾਂ ਪਰ ਜਾਣੀ ਹੈ ਜੇ ਰਿਦਾ ਰਿਦਾ ਸੱਚਾ ਹੋਏ ਹੁਣ ਸੱਚ ਜਾਣਨਾ ਕਿਥੋਂ ਸਵਾਲ ਹੈ ਜਿੱਤ ਕਹਿਆ ਨਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸੰਸਾਰ ਸੱਚ ਤੋਂ ਬਿਨਾ ਨਹੀਂ ਸੱਚ ਦੀ ਹੋਂਦ ਸੱਚ ਦਾ ਵਜੂਦ ਹੀ ਨਹੀਂ ਰਹਿ ਸਕਦਾ ਜੇ ਵਿੱਚ ਝੂਠ ਦਾ ਵਜੂਦ ਹੀ ਨਹੀਂ ਰਹਿ ਸਕਦਾ ਸੰਸਾਰ ਦਾ ਜੇ ਇਹਦੇ ਵਿੱਚ ਸੱਚ ਹੈ ਨਹੀਂ ਜਿੰਨਾ ਜਿਹੜੇ ਚ ਸੱਚ ਹੈ ਆਤਮਾ ਹੈ ਚਾਹੇ ਉਹ ਦਾਲ ਦੇ ਰੂਪ 'ਚ ਹੈ ਹੈ ਤਾਂ ਸੱਚ ਹੋ ਉਹਨਾਂ ਜਿਹੜੇ ਸੰਸਾਰ ਜਦੋਂ ਆਤਮਾ ਨਹੀਂ ਰਹਿਣੀ ਇਹਦੇ ਵਿੱਚ ਸੰਸਾਰ ਨਹੀਂ ਰਹਿਣਾ ਇਹਨੇ ਆਪੇ ਹੀ ਜਿਵੇਂ ਪੈਦਾ ਹੋਇਆ ਉਧਰ ਨੂੰ ਮੁੜ ਜਾਣਾ ਹੁਣ ਸੰਸਾਰ 'ਚੋਂ ਸੱਚ ਜਾਣਣਾ ਕਿਵੇਂ ਇਹ ਤਾਂ ਤੂੜੀ ਜੋ ਦਾਣੇ ਲੱਭਣੇ ਨੇ ਜਿਵੇਂ ਤੂੜੀ ਜੋ ਦਾਣੇ ਲੱਭਣੇ ਨੇ ਤੂੜੀ ਦੇ ਪੱਡਾ ਲੋਕ ਭਰਦੇ ਨੇ ਦਾਣਾ ਜਿਹੜਾ ਨਾ ਹੁੰਦਾ ਜੁੱਤੇ ਨੇ ਦਾਣੇ ਵੀ ਥੱਲੇ ਲੱਭ ਵੀ ਜਾਂਦੇ ਨੇ ਕਿਉਂਕਿ ਖੋਜ ਕਰੇ ਲੱਭ ਜਾਂਦੇ ਨੇ ਤੂੜੀ ਹੈ ਜਿਹੜੀ ਝੂਠ ਹੈ ਇਹਦੇ ਵਿੱਚ ਸੱਚ ਹੈ ਸਵਾਲ ਹੈ ਸੱਚ ਕਿਵੇਂ ਜਾਣਿਆ ਜਾਵੇ ਮੇਰਾ ਕਹਿਣਾ ਤੂੰ ਬਾਜ ਕੂੜੋ ਕੂੜ ਉਹ ਇੱਕ ਨੂੰ ਸੰਬੋਧਨ ਗੱਲ ਪਰਮੇਸ਼ਰ ਨੂੰ ਸੰਬੋਧਨ ਨਹੀਂ ਹੈ ਗੱਲ ਜੇ ਗੱਲ ਪਰਮੇਸ਼ਰ ਨੂੰ ਸੰਬੋਧਨ ਕਰ ਲਈ ਫਿਰ ਤਾਂ ਗੁਰਬਾਣੀ ਤੋਂ ਵੀ ਉਲਟਾ ਅਰਥ ਵੀ ਗਲਤ ਹੈ ਪਰਮੇਸ਼ਰ ਦਾ ਸ੍ਰਿਸ਼ਟੀ ਚ ਆਉਂਦਾ ਨਹੀਂ ਹਰ ਪ੍ਰਭ ਵਸੇ ਜੀ ਹੈ ਪ੍ਰਭੂ ਦੀ ਵਸਦਾ ਹਰ ਪ੍ਰਭ ਵਸੇ ਜੀਵ ਵਿੱਚ ਕੋਲ ਹਰ ਪ੍ਰਭ ਇੱਕ ਵਾਸਤੇ ਆਇਆ ਲੋ ਇੱਕ ਵਸਦਾ ਚਾਹੇ ਦੋ ਟੁਕੜਿਆਂ ਚ ਹੋਵੇ ਬਸ ਇੱਕ ਵਸਦਾ ਕਿਤੇ ਪੂਰਨ ਰੂਪ ਦੇ ਵਿੱਚ ਭਗਤਾਂ ਦੇ ਜੇ ਭਗਤ ਹੁੰਦਾ ਫਿਰ ਪੂਰਨ ਰੂਪ ਦੇ ਵਿੱਚ ਵੀ ਬਸ ਹਾਂਜੀ ਸਵਾਲ ਹੈ ਸੱਚ ਨੂੰ ਕਿਵੇਂ ਪੁੱਜਣਾ ਤੂੰ ਹੈ ਵਿੱਚ ਸੱਚ ਹੈ ਵਿੱਚ ਤੇ ਤੋਂ ਬਿਰਾਂ ਸਭ ਕੂੜ ਹੈ ਸੰਸਾਰ ਸਾਚ ਤੂੰ ਵੀ ਹੈ ਸੱਚ ਵੀ ਹੈ ਜੋਤ ਵੀ ਹੈ ਜੋਤ ਤੋਂ ਬਿਨਾ ਸਭ ਕੁੜ ਤੂੰ ਬਾਜ ਕੁੜ ਕੁੜ ਨੂੰ ਮਤਲਬ ਤੈਨੂੰ ਕਿਵੇਂ ਜਾਣੀ ਹੈ ਸੱਚ ਨੂੰ ਕਿਵੇਂ ਜਾਣੀ ਹੈ ਸੰਸਾਰ ਚੋਂ ਤੂੜੀ ਚੋਂ ਦਾਣਾ ਕਿਵੇਂ ਕੱਢੀਏ ਤੂੜੀ ਦੀ ਜਮਣੀ ਹੈ ਜੇ ਤੂੜੀ ਨੂੰ ਖੇਤਾਂ 'ਚ ਵਾਹ ਦਈਏ ਖਣਾ ਦਈਏ ਦਾਣਾ ਜੰਮਿਆਊਗਾ ਤੂੜੀ ਗਲ ਜੂਗੀ ਤੂੜੀ ਤੇ ਗਲ ਜਾਣੀ ਹੈ ਮਿੱਟੀ ਬਣ ਜਾਣੀ ਹੈ ਜਿੱਥੇ ਦਾਣੇ ਹੋਰ ਰਹੇ ਜੰਮੇ ਜਪਣਾ ਦਾਣਾ ਹੀ ਹੈ ਥੋੜੀ ਨਹੀਂ ਹੈ ਕਿੱਥੇ ਮਾਇਆ ਨਹੀਂ ਪੈਦਾ ਹੁੰਦੀ ਆਪਣੇ ਆਪ ਬੀਜ ਰੂਪ ਹੈ ਦਾਣੇ ਚ ਹੈ ਉਹ ਜਿੱਥੇ ਦਾਣੇ ਆਣ ਕੇ ਜੀਵ ਹੈ ਦਾਣੇ ਚ ਤਾਂ ਜਮਦਾ ਥੋੜੀ ਜੀ ਹੈ ਨਹੀਂ ਤਾਂ ਨਹੀਂ ਜਮਦੀ ਥੋੜੀ ਕਿਵੇਂ ਜਮੇ ਦਾਣਾ ਹੈ ਤਾਂ ਜਮੇ ਆਪ ਸੱਚ ਕੀ ਸੱਚ ਸੱਚਤਾ ਪਰ ਜਾਣੀਏ ਸੱਚਤਾ ਪਰ ਜਾਣੀਏ ਜਿਹੜੇ ਦੇ ਸੱਚਾ ਹੋਏ ਸੱਚ ਸੰਸਾਰ ਚੋਂ ਕਿਵੇਂ ਜਾਣਿਆ ਜਾਊਗਾ ਜੇ ਆਪਣੇ ਹਿਰਦੇ ਸੱਚਾ ਹੋਵੇ ਬਾਹਰਲਾ ਸੱਚ ਬਾਅਦ ਜਾਣੂਗਾ ਨਾ ਆਪਣੇ ਅੰਦਰ ਸੱਚਾ ਪੈਦਾ ਕਰਨਾ ਬਾਹਰਲਾ ਸੱਚ ਨਹੀਂ ਜਾਣਿਆ ਜਾ ਸਕਦਾ ਇਹ ਗੱਲ ਬਾਅਦ ਦੇ ਵਿੱਚ ਆਊਗੀ ਘਟ ਘਟ ਮੈਂ ਹਰ ਜੂ ਬਸ ਪਹਿਲਾਂ ਆਪਣੇ ਅੰਦਰ ਵਾਲਾ ਹਰ ਜਿਹੜਾ ਹੈ ਨਾ ਉਹਨੂੰ ਜਾਣਨਾ ਪਊਗਾ ਉਹਦੇ ਨਾਲ ਜੁੜਨਾ ਪਊਗਾ ਉਹਦੇ ਬਾਅਦ ਦੀ ਗੱਲ ਹੈ ਘਟ ਘਟ ਮਿਲਾ ਕੇ ਬਸ ਜਦ ਤੇ ਸੱਚਾ ਹੋਏ ਹਾਂ ਆਪਣੇ ਹਿਰਦੇ ਦੇ ਵਿੱਚ ਇਹਦਾ ਆਪਣਾ ਹਿਰਦਾ ਸੱਚਾ ਹੋ ਜਵੇ ਹਿਰਦੇ ਤੋਂ ਉਤਰੋ ਇਹ ਸੱਚਾ ਹੋਵੇ ਹਿਰਦੇ ਸੱਚਾ ਹੋਏ ਆਪਣੇ ਹਿਰਦੇ ਜੋ ਇਹ ਸੱਚਾ ਸੁੱਚਾ ਹੋ ਜਵੇ ਆਪਣਾ ਹਿਰਦਾ ਸੱਚਾ ਇਹਦੇ ਮਨ ਦੇ ਵਿੱਚ ਮਨ ਕਰਕੇ ਆਪ ਸੱਚਾ ਹੋ ਜਵੇ ਐ ਕਹੋ ਤੁਸੀਂ ਮਨ ਝੂਠਾ ਨਾ ਜਦੋਂ ਇਹ ਜੀਵ ਮਨ ਕਰਕੇ ਆਪ ਸੱਚਾ ਹੋ ਜਵੇ ਤਾਂ ਸੱਚ ਨੂੰ ਜਾਣ ਫਿਰ ਕਿਵੇਂ ਸੱਚਾ ਸੱਚ ਜਾਣ ਆਪਣੀ ਪਹਿਲੀ ਅਵਸਥਾ ਹੋਣ ਵਾਲੀ ਅਵਸਥਾ ਦਾ ਡਿਫਰੈਂਸ ਹੈ ਸੱਚਾ ਝੂਠਾ ਆਪੇ ਪਹਿਲਾਂ ਝੂਠਾ ਸੀ ਆਪੇ ਹੁਣ ਸੱਚਾ ਜਾਣ ਲਿਆ ਸੱਚ ਜਾਣ ਲਿਆ ਤਾਂ ਕੀ ਅਸਲ ਸੱਚ ਹੈ ਉਹ ਮਨ ਨੂੰ ਸੱਚਾ ਕਰੇ ਜੋ ਸੰਸਾਰ ਹੈ ਪੈਦਾ ਹੋਇਆ ਹੋਇਆ ਉਹ ਕਹਿੰਦੇ ਨੇ ਸੰਸਾਰ ਹੈ ਉਹਦੀ ਤੁਹਾਨੂੰ ਦੀਦ ਉਹ ਹੋਰ ਇੱਕ ਤੋਂ ਗੱਲ ਮੈਦਾਨ ਵੇਦਾਂਤੀ ਕਹਿੰਦੇ ਨੇ ਸੱਚ ਤਾਂ ਪਰ ਜਾਣੀਏ ਜਾਂ ਇਹਦੇ ਸੱਚਾ ਹੋਇਆ ਜੋ ਸ੍ਰਿਸ਼ਟੀ ਸਾਜੀ ਹੋਈ ਹੈ ਹੈ ਇਹਦਾ ਵਜੂਦ ਹੈ ਗੱਲ ਸੱਚੀ ਹੈ ਝੂਠ ਕਿਉਂ ਕਹਿ ਹਰ ਵਕਤ ਰਹਿਣ ਵਾਲੀ ਦੀ ਜਿਹਨੂੰ ਗੁਰਬਾਣੀ ਸੱਚ ਕਹਿੰਦੀ ਹੈ ਉਹਨੂੰ ਕਹਿੰਦੀ ਹੈ ਜਿਹਦਾ ਜਿਹਦਾ ਹਰ ਵਕਤ ਵਜੂਦ ਰਹਿੰਦਾ ਮਰਦਾ ਨਹੀਂ ਆਇਆ ਦਾ ਵਜੂਦ ਹਰ ਵਕਤ ਇਹੋ ਜਿਹਾ ਨਹੀਂ ਰਹਿਣਾ ਜਿਹੋ ਜਿਹਾ ਹੈ ਸੱਚ ਦਾ ਪਰ ਆਇਆ ਨੂੰ ਝੂਠ ਕੇ ਸੱਚ ਦਾ ਪਰ ਜਾਣੀਏ ਜਰੇ ਤੇ ਸੱਚਾ ਹੋਏ ਸਰੀਰ ਜਿਹੋ ਜਿਹਾ ਜੰਮਦਾ ਉਹ ਜਿਹਾ ਨਹੀਂ ਰਹਿੰਦਾ ਰੋਜ਼ ਬਦਲਦਾ ਜੋ ਚੀਜ਼ ਰੋਜ਼ ਬਦਲਦੀ ਹੈ ਰੋਜ਼ ਮਰਦਾ ਹੈ ਉਹ ਪਹਿਲਾ ਰੂਪ ਰੂਪ ਰੋਜ਼ ਬਦਲਦਾ ਰੋਜ਼ ਨਵਾਂ ਬਣਦਾ ਸੱਚ ਕਿਵੇਂ ਹੋ ਗਿਆ ਸੱਚ ਰੋਜ਼ ਬਦਲਣ ਵਾਲੀ ਚੀਜ਼ ਸੱਚ ਬਦਲਣ ਵਾਲੀ ਚੀਜ਼ ਨਹੀਂ ਸੱਚ ਅੱਜ ਵੀ ਸੱਚ ਹੈ ਕੱਲ ਵੀ ਸੱਚ ਸੀ ਕੱਲ ਵੀ ਸੱਚ ਰਹੂ ਉਹਦਾ ਰੂਪ ਨਹੀਂ ਬਦਲਦਾ ਜਿਹੜੀ ਚੀਜ਼ ਦਾ ਰੂਪ ਬਦਲਦਾ ਝੂਠ ਹੈ ਝੂਠਾ ਆਦਮੀ ਪੈਰ ਪੈਰ ਤੇ ਬਿਆਨ ਬਦਲਦਾ ਬਦਲਦਾ ਝੂਠ ਬਦਲਦਾ ਸੱਚ ਨਹੀਂ ਬਦਲਦਾ ਇਹ ਐਂਗਲ ਤੋਂ ਸੱਚ ਕਿਹਾ ਸੱਚ ਤਾਂ ਪਰ ਜਾਣੀਏ ਜਿਹੜੇ ਦੇ ਸੱਚਾ ਹੋਵੇ ਜਿਹੜੇ ਦੇ ਸੱਚਾ ਹੋਵੇ ਕੁਝ ਪੁਰਾਣੀਆਂ ਫਲਸਫੀਆਂ ਉਹਨਾਂ ਨੂੰ ਜਦੋਂ ਕਟਿਆ ਕੁਝ ਕਹਿ ਕੇ ਸਾਨੂੰ ਉਹਨਾਂ ਦਾ ਬਾਰੇ ਗਿਆਨ ਦੀ ਫਲਸਫੀਆਂ ਬਾਰੇ ਅਸੀਂ ਉੱਥੇ ਉਹਨਾਂ ਜਾਂਦੇ ਗੱਲ ਕੁਝ ਹੋਰ ਕਹੀ ਹੋਈ ਆ ਵਿਦਾਂਤੀ ਕਹਿੰਦੇ ਨੇ ਜੋ ਸਾਨੂੰ ਦੀਦਾ ਭਰਮਾ ਹੈ ਉਹ ਕੁਝ ਨਹੀਂ ਰੇਲ ਦੀ ਲਾਈਨ ਤੇ ਖੜੇ ਹੋ ਜਾਓ ਰੇਲ ਨੂੰ ਕਿਹਾ ਹੈ ਉਹ ਕੁਝ ਨਹੀਂ ਹੋਣੀ ਪਤਾ ਲੱਗੀ ਤੁਹਾਨੂੰ ਹੈ ਕਿ ਨਹੀਂ ਤੁਸੀਂ ਕੋਈ ਟਾਈਮ ਪਰ ਮੈਂ ਰੇਲ ਦੀਆਂ ਕੁਝ ਨਹੀਂ ਹੁੰਦੀ ਇਹਨੇ ਆਪੇ ਰੁਕ ਜਾਣਾ ਅਸੀਂ ਇੱਥੇ ਖੜੇ ਰਹਿਣਾ ਉਹ ਕੁਝ ਨਹੀਂ ਫਿਰ ਤੁਸੀਂ ਵੀ ਕੁਝ ਨਹੀਂ ਹੈ ਤੁਹਾਡਾ ਵੀ ਤਾਂ ਸਰੀਰ ਹੈ ਤੁਸੀਂ ਕੀ ਉਹ ਤੁਹਾਨੂੰ ਜੋ ਵੀਰ ਆਏ ਝੂੜਾ ਤੂੰ ਵੀ ਆ ਫਿਰ ਤੂੰ ਵੀ ਆਪਣਾ ਵਜੂਦ ਆਪੇ ਕੋਈ ਬੰਦੀ ਬੈਠਾ ਤੇਰਾ ਵੀ ਤਾਂ ਵਜੂਦ ਸੰਸਾਰ ਦੇ ਵਿੱਚ ਹੀ ਹੈ ਇੱਥੋਂ ਗਲਤ ਨੇ ਹੋ ਮੈਂ ਠੀਕ ਆ ਜੋ ਕੁਝ ਹਾਂ ਸੰਸਾਰ ਕੁਝ ਨਹੀਂ ਹੈ ਤੇ ਤੂੰ ਵੀ ਕੁਝ ਨਹੀਂ ਤੂੰ ਕੀ ਮੇਰਾ ਵਜੂਦ ਤਾਂ ਹੈ ਮੈਂ ਤਾਂ ਠੀਕ ਹਾਂ ਜੋ ਮੈਨੂੰ ਦੀਦਾ ਸਾਰਾ ਜੋ ਦੀਦਾ ਉਹ ਝੂਠ ਹੈ ਤੂੰ ਵੀ ਤਾਂ ਫਿਰ ਝੂਠ ਹੈ ਤੂੰ ਕਿਸੇ ਦੂਏ ਨੂੰ ਦੀਦਾ ਇਹ ਇਹ ਸੁਪਨੇ ਦੀ ਦੁਨੀਆ ਨਹੀਂ ਹੈ ਮਨ ਦੀ ਕਲਪਨਾ ਨਹੀਂ ਹੈ ਇਹ ਪਰਮੇਸ਼ਰ ਦਾ ਕੀਤਾ ਹੈ ਸਭ ਸੱਚ ਹੈ ਸੱਚ ਤਾਂ ਹੀ ਦਾ ਡਿਵੈਲਪਮੈਂਟ ਹੈ ਬੁੱਧੀ ਇਹਦੇ ਵਿੱਚ ਪ੍ਰਾਪਤੀ ਹੈ ਸੰਸਾਰ ਦੇ ਕੁਝ ਪ੍ਰਾਪਤੀ ਵੀ ਹੋ ਸਕਦੀ ਹੈ ਨੁਕਸਾਨ ਵੀ ਹੋ ਸਕਦਾ ਸੁਪਨੇ ਵਿੱਚ ਪ੍ਰਾਪਤੀ ਔਰ ਨੁਕਸਾਨ ਕੁਝ ਨਹੀਂ ਹੁੰਦਾ ਸੁਪਨਾ ਨਹੀਂ ਸੰਸਾਰ ਹੈ ਸੁਪਨੇ ਜੋ ਸੰਸਾਰ ਹੈ ਜਿਹੜਾ ਅਸੀਂ ਮਾਇਆ 'ਚ ਘਾਟਾ ਪਤਾ ਮੰਨੀ ਬੈਠੇ ਹਾਂ ਉਹ ਇੱਥੇ ਰਹਿ ਜਾਣਾ ਨਾਲ ਨਹੀਂ ਜਾਣਾ ਤਾਂ ਸੁਪਨਾ ਜਿਵੇਂ ਸੁਪਨੇ ਦਾ ਘਾਟਾ ਹੋਵੇ ਤਾਂ ਸੁਪਨੇ 'ਚ ਰਹਿ ਜਾਂਦਾ ਨਾ ਤੇ ਜਾਗਦਾ ਫਿਰ ਹੁੰਦਾ ਨਹੀਂ ਜਾਦੀ ਸਰੀਰ ਛੱਡਣਾ ਉਹ ਫਿਰ ਸੁਪਨਾ ਹੀ ਲੱਗਣਾ ਘਾਟਾ ਵਾ ਇੱਥੇ ਰਹਿ ਜਾਣਾ ਘਾਟਾ ਤਾਂ ਉਹ ਜਿਹੜਾ ਅਸੀਂ ਭਾਵੇਂ ਕਹਿੰਦੇ ਹਾਂ ਉਹ ਘਾਟੇ ਦਾ ਬਾਅਦ ਪਤਾ ਲੱਗਣਾ ਲੈਣ ਕੀ ਆਏ ਤੇ ਲੈ ਕੇ ਕੀ ਗਏ ਆ ਜੋ ਲੈਣ ਆਏ ਤਾਂ ਲੈ ਕੇ ਹੀ ਨਹੀਂ ਗਏ ਆਇਆ ਸੀ ਭਰਮ ਘਟਾਉਣ ਵਧਾ ਕੇ ਚਲੇ ਗਏ ਪਰ ਘਾਟਾ ਪੈ ਗਿਆ ਉਹ ਪਤਾ ਲੱਗੂਗਾ ਉਦੋਂ ਜਦੋਂ ਸਰੀਰ ਛੁੱਟ ਜੂ ਆ ਜਿਹੜੀ ਮਾਇਆ ਦਾ ਸਭ ਕੁਝ ਕੀਤਾ ਸੁਪਨਾ ਹੋ ਜੂਗਾ ਸੁਪਨੇ ਵਰਗਾ ਹੋ ਜੂਗਾ ਇਹਦਾ ਅਸੀਂ ਇਹਨੂੰ ਘਟਾ ਵਾਦਾ ਤਾਂ ਸਮਝਦੇ ਰਹੇ ਇਹਦੇ ਜੁੜਦੇ ਰਹੇ ਘਟਾ ਵਾਦਾ ਤਾਂ ਥਾਈ ਹੀ ਸੁਪਨੇ ਵਰਗਾ ਹੀ ਗੱਲ ਐਂ ਕੰਪੈਰੀਜ਼ਨ ਕੀਤਾ ਹਾਂਜੀ ਸੱਚਤਾ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਵੇ ਆਪਣੇ ਹਿਰਦੇ ਤੋਂ ਸੱਚਾ ਹੋਵੇ ਆਪਣੇ ਮਨ ਤੋਂ ਸੱਚਾ ਹੋਵੇ ਤਾਂ ਸੱਚ ਜਾਣਿਆ ਜਾਊਗਾ ਜਿੰਨਾ ਚਿਰ ਆਪਣੇ ਮਨੋਂ ਸੱਚਾ ਨਹੀਂ ਹੈ ਸੱਚ ਨਹੀਂ ਜਾਣਦਾ ਸੁੱਚ ਹੋਵੇ ਤਾਂ ਸੱਚ ਪਾਈਏ ਜੇ ਆਪਣੇ ਅੰਦਰ ਸੁੱਚ ਹੋਵੇ ਹਿਰਦਾ ਦਾ ਸੁੱਚਾ ਹੋਵੇ ਭਾਂਡਾ ਸੁੱਚਾ ਹੋਵੇ ਸੁੱਚੇ ਭਾਂਡੇ ਜ਼ਰੂਰ ਪਾਈਏ ਸੱਚਾ ਹਿਰਦਾ ਹੋਵੇ ਤਾਂ ਸੱਚ ਪਊਗਾ ਸੱਚੇ ਦੇ ਬਾਹਰੋਂ ਪੈਣਾ ਅੰਦਰੋਂ ਨਹੀਂ ਕਿਸੇ ਨੇ ਬੋਲਣਾ ਜਾਣੀ ਨੌ ਸੁਣੀ ਮਨ ਰਹਿਸੀਏ ਤਾਂ ਪਾਏ ਮੋਖ ਦੁਆ ਨੌ ਸੁਣ ਗੁਰਬਾਣੀ ਨੂੰ ਸੁਣੇ ਇਹਦਾ ਜਿਹੜਾ ਨਾਮ ਹੈ ਗਿਆਨ ਨੂੰ ਸੁਣੇ ਸੁਣ ਵਾਲ ਕੀ ਜਾਣੋ ਹਰ ਜਸ ਨੂੰ ਸੁਣੇ ਗੁਰਬਾਣੀ ਨੂੰ ਸੁਣੇ ਤੋਂ ਮਨ ਹੈ ਮਨ ਹੈ ਮਨ ਦੇ ਵਿੱਚ ਟਿਕਾਉਣ ਜੇ ਹਿਰਦਾ ਸੱਚਾ ਹੋਵੇ ਤਾਂ ਟਿਕਾਉ ਹੁੰਦਾ ਜੇ ਹਿਰਦਾ ਸੱਚਾ ਨਾ ਹੋਵੇ ਨਾ ਫਿਰ ਟਿਕਾਉ ਨਹੀਂ ਹੁੰਦਾ ਗੱਲਾਂ ਇੱਧਰ ਉੱਧਰ ਦੀ ਰੁਕੀ ਜਾਂਦੀਆਂ ਦਾ ਹੀ ਨਹੀਂ ਬਾਣੀ ਨੂੰ ਹੋਰ ਟਿਕਾਉ ਕਾਦੇ ਨਾਲ ਦਾ ਤਾਂ ਜੇ ਸੱਚ ਨੂੰ ਬਿਠਾ ਕੇ ਚੰਗਾ ਲਗੇ ਸੱਚੇ ਨੂੰ ਸੱਚ ਚੰਗਾ ਲੱਗਦਾ ਝੂਠੇ ਨੂੰ ਸੱਚ ਨਹੀਂ ਚੰਗਾ ਲੱਗਦਾ ਸਚਿਆਰੇ ਨੂੰ ਸੱਚ ਚੰਗਾ ਲੱਗਦਾ ਉਹਦੀ ਖੁਰਾਕ ਜੋ ਹੈ ਸੱਚ ਜਿਹਨੂੰ ਵਿਖਿਆ ਮਿੱਠੀ ਲੱਗਦੀ ਤੂੰ ਸੱਚ ਕੌੜਾ ਲੱਗਦਾ ਜਿਹਨੂੰ ਸੱਚ ਮਿੱਠਾ ਲੱਗਦਾ ਉਹਨੂੰ ਵਿਖਿਆ ਕੌੜੀ ਲੱਗਦੀ ਕਿਸੇ ਨੂੰ ਗੁਰਮਤਿ ਗੱਲ ਸਾਰਾ ਦਿਨ ਚੰਗੀ ਲੱਗਦੀ ਹੈ ਕਿਸੇ ਨੂੰ ਘੜੀ ਹੋਣੀ ਚੰਗੀ ਲੱਗਦੀ ਗੁਰਮਤਿ ਗੱਲ ਜੇ ਕੂੜਿਆ ਜਾਵੇ ਨਾ ਸੰਗਤ ਦੇ ਵਿੱਚ ਉਹਦੀ ਹਾਲਤ ਨਹੀਂ ਦੱਸੀ ਕਹੇ ਜੀ ਹੋ ਜਾਂਦੀ ਉੱਥੇ ਝੱਟ ਜੇ ਬੈਠਣਾ ਪੈ ਜਾਂਦਾ ਬੜਾ ਵੜ ਛੜ ਕਰਕੇ ਝਟ ਕੱਢਦੇ ਕੂੜਿਆ ਜਾਇ ਬੈ ਕੂੜਿਆ ਰਾਂ ਪਾ ਉਹ ਗੱਲਾਂ ਇਹੋ ਚੰਗੀਆਂ ਲੱਗਦੀਆਂ ਨੇ ਕੂੜਿਆ ਰਾਂ ਉਹਨੇ ਐਕਸੈਪਟ ਕੀ ਕਰਨਾ ਉਹਨੇ ਮਨ ਉਹਦੇ ਮਨ ਚ ਟਿਕਾਉ ਕਿਥੋਂ ਬਾਣੀ ਸੁਣ ਕੇ ਗੁਰਬਾਣੀ ਸੁਣਦੇ ਤਾਂ ਲੋਕ ਪਰੇਸ਼ਾਨ ਹੋ ਜਾਂਦੇ ਨੇ ਮਨਮੁਖ ਲੋਕ ਗੁਰਬਾਣੀ ਸੁਣ ਕੇ ਪਰੇਸ਼ਾਨ ਹੋ ਜਾਂਦੇ ਨੇ ਔਰ ਜਿਹੜਾ ਖੁਲਾਸਾ ਸੁਣਨ ਜ਼ਿਆਦਾ ਹੀ ਪਿੱਛੂ ਲੜ ਜਾਂਦੇ ਨੇ ਫਿਰ ਉਹ ਗੁੱਸੇ 'ਚ ਆ ਜਾਂਦੇ ਨੇ ਸਭ ਪਰੇਸ਼ਾਨ ਹੋਣਾ ਹੋਰ ਗੱਲ ਹੈ ਗੁੱਸੇ 'ਚ ਆ ਕੇ ਵਿਰੋਧ ਕਰਨਾ ਹੋਰ ਗੱਲ ਉਹ ਇਹ ਨਹੀਂ ਅਸਲ ਦੇ ਵਿੱਚ ਆਪ ਨਹੀਂ ਚੱਲਦੇ ਹੁੰਦੇ ਗੁਰਬਾਣੀ ਇਹ ਤਾਂ ਉਹਨਾਂ ਨੂੰ ਤਿਆਰ ਨਹੀਂ ਸੀ ਸਿੱਖ ਪੱਕੇ ਸਿੱਖਾ ਬਣੇ ਹੋਏ ਨੇ ਗੁਰਬਾਣੀ ਦੀ ਸਹੀ ਵਿਆਖਿਆ ਤਾਂ ਉਲਟ ਨੇ ਪਰ ਚੱਲ ਰਹੇ ਜੇ ਕੋਈ ਕਹਿ ਸਹੀ ਇਹ ਹੈ ਤਾਂ ਉਹ ਵੀ ਸਾਡੀ ਸਿੱਖੀ ਤੇ ਅਟੈਕ ਹੈ ਅਸਲ ਤੋਂ ਵਾਲੀ ਸਿੱਖੀ ਤੇ ਜਾ ਅਟੈਕ ਹੁੰਦਾ ਫਿਰ ਉਹ ਵਿਰੋਧ ਕਰਦਾ ਝੂਠੀ ਸਿੱਖੀ ਜਿਹੜੀ ਉਹ ਮੰਨੀ ਬੈਠੇ ਨੇ ਉਹ ਤੇ ਅਟੈਕ ਹੋਣਾ ਉਹ ਤਾਂ ਆਪਣੇ ਤੇ ਹਮਲਾ ਸਮਝ ਉਹ ਸਿੱਖੀ ਤੇ ਹਮਲਾ ਸਮਝਦੇ ਨੂੰ ਇਹ ਨਹੀਂ ਪਤਾ ਵੀ ਸਾਡੇ ਵਾਲੀ ਸਿੱਖੀ ਮਨਮੁਖਤਾ ਦੀ ਸਿੱਖੀ ਹੈ ਕਹਿੰਦੇ ਜੇ ਤਾਂ ਇਹ ਸਿੱਖੀ ਤੇ ਅਟੈਕ ਪਰ ਤੇਰੇ ਜਿਹੜੀ ਮਨ ਤੂੰ ਜਿਹਨੂੰ ਸਿੱਖੀ ਮੰਨਦਾ ਉਹ ਤੇ ਅਟੈਕ ਹੈ ਜਿਹਨੂੰ ਗੁਰੂ ਸਿੱਖੀ ਮੰਨਦਾ ਉਹ ਤੇ ਅਟੈਕ ਨਹੀਂ ਹੈ ਸਾਰੇ ਲੋਕ ਧਾਰਮਿਕ ਨੇ ਜਿਹਨਾਂ ਤੇ ਅਟੈਕ ਹੈ ਪੰਡਤ ਵੀ ਧਾਰਮਿਕ ਲੋਕ ਹੈ ਗੁਰੂ ਹੈ ਮੌਲਵੀ ਵੀ ਧਾਰਮਿਕ ਲੋਕ ਹੈ ਗੁਰੂ ਧਰਮ ਪੜਾਉਂਦਾ ਜੋਗੀ ਵੀ ਧਾਰਮਿਕ ਹੈ ਕੌਣ ਧਾਰਮਿਕ ਨਹੀਂ ਤੇ ਅਟੈਕ ਸਾਰੇ ਧਾਰਮਿਕ ਉਹ ਜੇ ਤੁਸੀਂ ਧਾਰਮਿਕ ਹੋ ਸਕਦੇ ਧਰਮ ਦਾ ਗਿਆਨ ਹੈ ਨਹੀਂ ਧਾਰਮਿਕ ਬਣ ਕੇ ਬਹਿ ਗਏ ਜਿਹੜਾ ਧਾਰਮ ਤੁਹਾਡਾ ਧਾਰਨ ਕੀਤਾ ਉਹਦੇ ਵਿੱਚ ਕੀ ਲਿਖਿਆ ਹੈ ਗ੍ਰੰਥਾ ਜੋ ਦੇਖੋ ਜੇ ਤਾਂ ਉਹਦੇ ਅਨੁਸਾਰ ਹੋਵੇ ਤਾਂ ਤੁਹਾਡਾ ਠੀਕ ਹੈ ਸਿੱਖੀ ਉਹਦੇ ਅਨੁਸਾਰ ਹੀ ਨਹੀਂ ਤੁਹਾਡੀ ਸਿੱਖੀ ਉਹਦੇ ਅਨੁਸਾਰ ਹੀ ਨਹੀਂ ਪਰ ਤੁਸੀਂ ਕਿਹੜੇ ਵੇਸ ਤੇ ਕਹਿੰਦੇ ਸੀ ਤੁਹਾਨੂੰ ਸਾਹ ਸਿੱਖਾਂ ਸਿੱਖੀ ਥੋੜੀ ਬਦਲ ਲੈਣੀ ਸੀ ਵੀ ਜੇ ਜ਼ਿਆਦਾ ਆਦਮੀ ਜਿਆਦਾ ਆਦਮੀਆਂ ਨੇ ਆਪਣੀ ਮਰਜ਼ੀ ਦੀ ਸਿੱਖੀ ਬਣਾ ਲਈ ਇਹਦਾ ਮਤਲਬ ਅਸੀਂ ਅਸਲੀ ਸਿੱਖੀ ਨੂੰ ਬਦਲ ਲਈਏ ਫਿਰ ਤੁਰਕੀ ਬਾਣੀ ਨੂੰ ਬਦਲ ਲਈਏ ਨਾ ਵੀ ਜਿਆਦਾ ਆਦਮੀ ਹੁਣ ਇਹ ਬਗਲ ਮੰਦ ਨੇ ਛੱਡੋ ਇਹ ਨੂੰ ਬਾਣੀ ਨੂੰ ਇਹਨਾਂ ਦੇ ਬਗਲ ਲੱਗ ਲਈ ਇਹ ਕਿਵੇਂ ਹੋ ਸਕਦਾ ਇਹ ਨਹੀਂ ਹੋਣਾ ਤੁਸੀਂ ਸਿੱਖ ਨਹੀਂ ਰਹੇ ਨਾ ਰਹੋ ਤੁਸੀਂ ਇਹ ਕਹਿ ਦੋ ਅਸੀਂ ਸਿੱਖੇ ਨਹੀਂ ਆ ਵਿਰੋਧ ਖੜੇ ਹੋ ਜੋ ਗੁਰਬਾਣੀ ਦੀ ਵਿਆਖਿਆ ਨਹੀਂ ਬਦਲੀ ਜਾ ਸਕਦੀ ਹਾਂ ਇਹ ਕਹੋ ਵਿਆਖਿਆ ਗਲਤ ਹੈ ਇਹ ਤੇ ਵਿਚਾਰ ਹੋ ਸਕਦਾ ਇਹ ਤੇ ਵਿਚਾਰ ਹੋ ਸਕਦੀ ਹੈ ਵਿਆਖਿਆ ਗਲਤ ਹੈ ਇਹ ਤਾਂ ਗੱਲ ਹੋਈ ਨਾ ਸਿੱਟਾ ਕੱਢਣ ਵਾਲੀ ਵਿਆਖਿਆ ਵਿਆਖਿਆ ਗਲਤ ਸਹੀ ਵਿਆਖਿਆ ਹੋ ਜਿਹੜੀ ਹੈ ਉੱਥੇ ਆਪਾਂ ਆਈ ਇਹ ਤਾਂ ਗੱਲ ਕੰਪਰਮਾਈਜ਼ ਵਾਲੀ ਹੈ ਨਾ ਪਰ ਉਹ ਕਹਿੰਦੇ ਵੀ ਜੋ ਹੁਣ ਹਾਂ ਅਸੀਂ ਬੋਲਦੇ ਜ਼ਿਆਦਾ ਆਦਮੀ ਇਹੀ ਸਿੱਖੀ ਹੈ ਇਹ ਨਹੀਂ ਮੰਨੀ ਇਹ ਗੱਲ ਮੰਨੀ ਹੋਈ ਜਾ ਨਾ ਕੋਈ ਕਾਨੂੰਨ ਮੰਨੇ ਨਾ ਸਿਆਣੇ ਆਦਮੀ ਮੰਨਣ ਕੋਈ ਵੀ ਨਹੀਂ ਮੰਨੂਗਾ ਨਾ ਮੰਨਣ ਜੋਗੇ ਹੈ ਇਹ ਗੱਲ ਜੋਗ ਨਹੀਂ ਸੱਚ ਤੇ ਝੂਠ ਨੂੰ ਹਾਵੇ ਨਹੀਂ ਹੁਣ ਦਿੱਤਾ ਜਾ ਸਕਦਾ ਸੱਚਤਾ ਪਰ ਦੱਸਦੇ ਚਾਹੋ ਰਹੇ ਤਾਂ ਸੱਚੇ ਹੀ ਨਹੀਂ ਆਦਮੀ ਉਹਨਾਂ ਨੇ ਸੱਚ ਜਾਣ ਕੇ ਬੈਠੇ ਜਿਹੜਾ ਆਦਮੀ ਅੰਦਰ ਉਹ ਸੱਚਾ ਹੀ ਨਹੀਂ ਆਪ ਉਹ ਸੱਚ ਕਿਵੇਂ ਜਾਣ ਉਹ ਕਿਵੇਂ ਪਤਾ ਲੱਗਿਆ ਸਿੱਖੀ ਕੀ ਹਿਰਦੇ ਜਿੰਨ ਕੇ ਕਪਟ ਪਸੇ ਬਾਹਰੋਂ ਸਤ ਕਹੋ ਸਿੱਖ ਸਿੱਖੇ ਹਨ ਹਿਰਦੇ ਜਿੰਨ ਕੇ ਕਪਟ ਪਸੇ ਬਾਹਰੋਂ ਸਿੱਖ ਕਹਾਂ ਨੂੰ ਐ ਪੜ ਲੈਣੇ ਹੁਣ ਸਿੱਖ ਨੂੰ ਸਿੱਖ ਸੰਤ ਹੈ ਸੰਤ ਸਿੱਖ ਕਹੇ ਨਾਨਕ ਸੁਣੋ ਤੋਂ ਗੁਰ ਸਿੱਖਾਂ ਨੂੰ ਸੰਤ ਕਿਹਾ ਤੇ ਹੋਰ ਕਿਹਨੂੰ ਕਿਹਾ ਸੰਤ ਹੁੰਦਾ ਹੀ ਗੁਰਸਿੱਖ ਸ਼ਬਦ ਧਰੋ ਪਿਆਰ ਗੁਰਬਾਣੀ ਜਿਹੜਾ ਉਪਦੇਸ਼ ਹੈ ਇਹਦੇ ਨਾਲ ਪਿਆਰ ਕਰੋ ਜੇ ਤੁਸੀਂ ਇਹਦੇ ਇਹਨੂੰ ਛੱਡ ਗਏ ਫਿਰ ਤੁਸੀਂ ਸਿੱਖ ਸੰਤ ਕਿਵੇਂ ਰਹਿ ਗਏ ਕਿਵੇਂ ਤੁਹਾਨੂੰ ਸ਼ਾਂਤੀ ਆਈ ਜਿਹੜਾ ਸੱਚ ਨੂੰ ਸੁਣ ਕੇ ਭਟਕਦਾ ਉਹ ਸਿੱਖ ਕਿਵੇਂ ਹੋ ਗਿਆ ਉਹ ਤਾਂ ਸਿੱਖੀ ਦਾ ਵਿਰੋਧੀ ਆ ਨੌ ਸੁਣ ਮਨ ਹੈ ਤਾਂ ਪਾਏ ਮੋਖ ਦਵਾਰ ਜੇ ਮਨ ਸੁਣ ਕੇ ਜੇ ਗੁਰਬਾਣੀ ਸੁਣ ਕੇ ਮਨ ਟਿਕਦਾ ਇਹ ਸਮਝ ਲਓ ਮੋਖ ਦਵਾਰ ਨੂੰ ਪਹੁੰਚ ਜੂ ਮੁਕਤੀ ਮਿਲ ਜੂਗੀ ਜਿਹਦਾ ਗੁਰਬਾਣੀ ਸੁਣ ਕੇ ਮਨ ਨਹੀਂ ਟਿਕਦਾ ਉਹ ਗੁਰਮਾ ਗੁਰਮਤਿ ਰਸਤੇ ਤੇ ਜੋ ਤੁਰਿਆ ਹੀ ਨਹੀਂ ਰਸਤੇ ਤੇ ਨਹੀਂ ਤੁਰਿਆ ਰਸਤੇ ਤੇ ਤੁਰੂਗਾ ਉੱਥੇ ਪਹੁੰਚੂਗਾ ਕੋਈ ਦਵਾਰ ਹੈ ਮੁਕਤੀ ਦਾ ਮੁਕਤ ਦਵਾਰ ਹੈ ਉਹ ਰਸਤੇ ਦਾ ਭਵੇਂ ਤੁਰੇ ਤਾਂ ਸਹੀ ਤੇ ਉਹਦਾ ਮਨ ਟਿਕਦਾ ਹੀ ਨਹੀਂ ਬਾਣੀ ਸੁਣ ਕੇ ਬੰਦਾ ਹੀ ਨਹੀਂ ਬਾਣੀ ਨੂੰ ਪਰੇਸ਼ਾਨ ਹੁੰਦਾ ਸਭ ਉਹ ਤਾਂ ਫਿਰ ਵਿਰੋਧੀ ਹੈ ਬਾਣੀ ਨੂੰ ਤਾਂ ਤਾਂ ਠੀਕ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਫਿਰ ਉਹ ਮੋਖ ਦਵਾਰ ਕਿਉਂ ਕੋ ਤਾਂ ਪਾਏ ਮੋਖ ਦਵਾਰ ਹੈ ਸ਼ਰਤ ਹੈ ਕਹਿੰਦੇ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਡਿੱਗਦਾ ਜੇ ਮਨ ਨਹੀਂ ਡਿੱਗਦਾ ਤੁਹਾਡਾ ਮਨ ਵਿਰੋਧ ਕਰਦਾ ਸੱਚ ਬਾਣੀ ਐ ਤਾਂ ਨਹੀਂ ਕਹਿੰਦੇ ਸਾਡਾ ਮਨ ਵਿਰੋਧ ਕਰਦਾ ਕਹਿੰਦੇ ਮਨ ਨਹੀਂ ਡਿੱਗਦਾ ਵਿਰੋਧ ਕਰਦਾ ਤਾਂ ਨਹੀਂ ਡਿੱਗਦਾ ਚੰਗੀ ਨਹੀਂ ਲੱਗਦੀ ਬਾਣੀ ਗੁਰਬਾਣੀ ਕੇਸ ਨਹੀਂ ਹੈ ਇਹ ਤਾਂ ਨਹੀਂ ਕਹਿੰਦੇ ਵੀ ਸਾਨੂੰ ਬਾਣੀ ਚੰਗੀ ਨਹੀਂ ਲੱਗਦੀ ਮਨ ਨਹੀਂ ਡਿੱਗਦਾ ਮਨ ਕੋ ਵਖਰੇ ਤੇ ਤੂੰ ਨਹੀਂ ਡਿੱਗਦਾ ਬਾਣੀ ਪੜ੍ਹਦੇ ਤੂੰ ਨਹੀਂ ਡਿੱਗਦਾ ਤੈਨੂੰ ਟਿਕਾ ਨਹੀਂ ਆਉਂਦਾ ਮਾਨਾ ਤੂੰ ਵਖਰੇ ਵਖਰੇ ਆਪ ਵਖਰਾ ਹੋ ਗਿਆ ਮਨ ਵਖਰਾ ਜਿਵੇਂ ਕੋ ਮਨ ਵਖਰੀ ਚੀਜ਼ ਹੁੰਦੀ ਹੈ ਤੇ ਯਾਰ ਬੁੱਧੀ ਨੂੰ ਦੁਆ ਨੂੰ ਗੁਰਬਾਣੀ ਨਾਲ ਕੋਈ ਲਗਾਉ ਨਹੀਂ ਉਹਨੂੰ ਚੰਗੀ ਲੱਗਦੀ ਜੋ ਬਾਣੀ ਕਹਿੰਦੀ ਉਹ ਉਹਨੂੰ ਚੰਗਾ ਲੱਗਦਾ ਹੈ ਤਾਂ ਨਹੀਂ ਫਿਰ ਤਾਂ ਪਰ ਜਾਣੀਐ ਜਾਂ ਜੁਗਤ ਜਾਣੇ ਜੀਓ ਤਾਂ ਪਰ ਜਾਣੀਐ ਜਾਂ ਜੁਗਤ ਜਾਣੇ ਜੀਓ ਹੋਰ ਗੱਲ ਤੇ ਜੁਗਤੀ ਵੀ ਜਾਣ ਲਵੇ ਕਿਹੜੀ ਜੁਗਤੀ ਸਭ ਕਹਦਾ ਜੋਰ ਨਾਲ ਜੁਗਤੀ ਛੁੱਟੇ ਸੰਸਾਰ ਛੁੱਟਣ ਦੀ ਜੁਗਤੀ ਨਹੀਂ ਕਿਹਾ ਹੋਇਆ ਸੱਚ ਨੂੰ ਜਾਣਨ ਦੀ ਜੁਗਤੀ ਕਿਹਾ ਛੁੱਟਣ ਦੀ ਜੁਗਤੀ ਨਹੀਂ ਕਿਹਾ ਉੱਥੇ ਰਹੂਗੀ ਬੰਦੇ ਜੋਰ ਨਾਲ ਜੁਗਤੀ ਛੁੱਟੇ ਸੰਸਾਰ ਇੱਥੇ ਜਾ ਕੇ ਨਹੀਂ ਉਹਦੇ ਨਾਲ ਕੰਪੈਰੀਸ਼ਨ ਕਰਕੇ ਅਰਥ ਕਰ ਸਕਦੇ ਜੋ ਉੱਥੇ ਜਾ ਕੇ ਆ ਜੁਗਤੀ ਨਾਲ ਛੁੱਟਦਾ ਨਹੀਂ ਇੱਥੇ ਲਿਖਿਆ ਹੋਇਆ ਜੁਗਤੀ ਜਾਣੇ ਜੀ ਇਹ ਜੁਗਤੀ ਛੁੱਟਣ ਵਾਸਤੇ ਕਿਹਾ ਹੋਇਆ ਸੱਚ ਨੂੰ ਜਾਣਨ ਵਾਸਤੇ ਸੱਚ ਨੂੰ ਜਾਣਨ ਵਾਸਤੇ ਵਿਧੀ ਕੀ ਹੈ ਉਹ ਵਿਧੀ ਜਾਣ ਲਵੇ ਗੁਰਬਾਣੀ ਨੂੰ ਅਰਥਾਉਣ ਦੀ ਵਿਧੀ ਕੀ ਹੈ ਵਿਧੀ ਜਾਣੇ ਵਿਧੀ ਸਾਡੀ ਲਿਖੀ ਹੋਈ ਹੈ ਵਿੱਚ ਅਸਲ ਜੀ ਵਿਧੀ ਦਾ ਧਿਆਨ ਨਹੀਂ ਦਿੱਤਾ ਗੁਰਬਾਣੀ ਨੂੰ ਅਰਥਾਉਣ ਲੱਗ ਜਿਹੜੀ ਵੀ ਕੋਈ ਖੋਜ ਹੁੰਦੀ ਹੈ ਖੋਜ ਦੀ ਵਿਧੀ ਵੀ ਹੁੰਦੀ ਹੈ ਲੋ ਜਿਸੇ ਵਿਧੀ ਮੈਨਾਂ ਖੋਜ ਕੇ ਹੋ ਜੂ ਬਗੈਰ ਵਿਧੀ ਤੇ ਖੋਜੀ ਖੋਜ ਕਰਦਾ ਪਰ ਬਾਅਦ ਵਿਧੀ ਲਿਖਦਾ ਕੋਈ ਸੱਚਤਾ ਪਰ ਜਾਣੀਆਂ ਜਾਂ ਜੁਗਤ ਜਾਣੇ ਜੀਓ ਜੇ ਜੁਗਤ ਜਾਣੇ ਜੀ ਜੀ ਕੀ ਜੁਗਤ ਜੁਗਤੀ ਜਾਣ ਲਵੇ ਜੇ ਜੁਗਤੀ ਨਹੀਂ ਜਾਣਦਾ ਮੁਕਤੀ ਦੀ ਜੁਗਤੀ ਨਹੀਂ ਜਾਣਦੀ ਸੱਚ ਨੂੰ ਜਾਣਨ ਦੀ ਕੀ ਯੁਕਤੀ ਸਰ ਸੱਚ ਨੂੰ ਬਾਹਰੋਂ ਨਹੀਂ ਜਾਣਨਾ ਪਹਿਲੀ ਗੱਲ ਉਹਨੇ ਤੇ ਸੱਚ ਨਹੀਂ ਦੱਸਿਆ ਸੱਚ ਕੀ ਹੈ ਜਿਵੇਂ ਜੀਓ ਹਾਂ ਜੀ ਦੀ ਜੁਗਤ ਨੂੰ ਜਾਣੇ ਜੀਓ ਜੁਗਤ ਨਹੀਂ ਜਾਣੇ ਜੀ ਦੀ ਹਾਂ ਜੀ ਕਿਸ ਤਰੀਕੇ ਨਾਲ ਇਹਦੇ ਨਾਲ ਅਟੈਚਮੈਂਟ ਹੈ ਮਾਇਆ ਨਾਲ ਇਹ ਨੂੰ ਜਾਣੇ ਜਿਹੜਾ ਜੀ ਦਾ ਇਹਦੇ ਨਾਲ ਕਨੈਕਸ਼ਨ ਹੈ ਸਰੀਰ ਨਾਲ ਇਹ ਕਿੱਥੇ ਆ ਡਾਕਟਰ ਨਹੀਂ ਦੱਸਦੇ ਕਿੱਥੇ ਆ ਜੋੜ ਤੇ ਜਿਹੜਾ ਜੋੜ ਹੈ ਦੋਹਾਂ ਦਾ ਕਿਤੇ ਨਹੀਂ ਰੜਕਦਾ ਹੈ ਆਪਰੇਸ਼ਨ ਕਰ ਲੋ ਤਾਂ ਨਹੀਂ ਪਤਾ ਲੱਗਦਾ ਜੋੜ ਕਿੱਥੇ ਚੇਤਨ ਦਾ ਜਲਦਾ ਦਾ ਜਿਹੜਾ ਜੋੜ ਹੈ ਉਹ ਤਾਂ ਨਹੀਂ ਕਿਤੇ ਰੜਕਦਾ ਕਿਹੜੀ ਜੁਗਤੀ ਨਾਲ ਫਿਰ ਚੇਤਨ ਹੈ ਜੜ ਦੇ ਵਿੱਚ ਇਹਨੂੰ ਲਈ ਫਿਰਦਾ ਇਹਦੀ ਜੁਗਤੀ ਨੂੰ ਕਿੱਥੇ ਬੈਠਾ ਉਹ ਕਿਵੇਂ ਜੁਗਤੀ ਕੀ ਹੈ ਬਬੀਆ ਜਲ ਮੈਂ ਤੇਰਾ ਬਾਸ ਹੈ ਜੁਗਤੀ ਦਸੀ ਜਲ ਦੇ ਵਿੱਚ ਦੀ ਕੰਟਰੋਲ ਹੈ ਸਰੀਰ ਦੇ ਵਿੱਚ ਉਹਦਾ ਹਵਾ ਦੇ ਵਿੱਚ ਕੰਟਰੋਲ ਨਹੀਂ ਹੈ ਆਇਆ ਹੋ ਤਾਂ ਪੈਦਾ ਹੋਈ ਹੈ ਸਰੀਰ ਦੇ ਵਿੱਚ ਜਲ ਜਿਹੜਾ ਹੈ ਨਾ ਜਲ ਤੋਂ ਸਰੀਰ ਪੈਦਾ ਹੋਇਆ ਹਵਾ ਤੋਂ ਸਰੀਰ ਨਹੀਂ ਪੈਦਾ ਹੋਇਆ ਹਵਾ ਦੀ ਲੋੜ ਹੈ ਸਰ ਖੂਨ ਦੀ ਖੂਨ ਆਕਸੀਜਨ ਦੀ ਲੋੜ ਪਿਓਰੀਫਿਕੇਸ਼ਨ ਵਾਸਤੇ ਲੇਕਿਨ ਸਰੀਰ ਪੈਦਾ ਕਰਨ ਵਾਸਤੇ ਹਵਾ ਦੀ ਲੋੜ ਨਹੀਂ ਹੈ ਦੀ ਲੋੜ ਨਹੀਂ ਇਹ ਪਾਣੀ ਦਾ ਗੁਲਬਲਾ ਕਹਿ ਰਹੇ ਸਰੀਰ ਨੂੰ ਹਵਾ ਦਾ ਵਿੱਚ ਹਵਾ ਦਾ ਨਾਮ ਲਿਆ ਕਿਤੇ ਹੁਣ ਦਾ ਸੰਭਈ ਹਾਂ ਪਵਨ ਦਾ ਸਮਾਨ ਜਲ ਤੇ ਤ੍ਰਿਪਵਨ ਸਾਜੇ ਸਾਜੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਾਜੇ ਤ੍ਰਿਪਵਨ ਤਾਂ ਵੀ ਕਹਿੰਦੇ ਤਿੰਨੇ ਚੀਜ਼ਾਂ ਨੇ ਤਤ ਤੱਕ ਦੇ ਰਹੇ ਨੇ ਕੋਈ ਆਕਾਸ਼ ਤੱਕ ਵੀ ਅੱਡ ਹੋ ਗਿਆ ਪਹਿਲਾਂ ਸਾਚੇ ਦੇ ਪਵਨਾ ਪਿਆ ਪਵਨਾ ਵੀ ਅੱਡ ਰਹਿ ਗਿਆ ਹੁਣ ਪਾਣੀ ਆ ਗਿਆ ਪੰਜ ਤੱਤਾਂ ਚ ਤਿੰਨੇ ਰਹਿ ਗਏ ਤਿੰਨਾਂ ਜੇ ਸਰੀਰ ਛੱਡ ਗਿਆ ਪਾਣੀ ਤੋਂ ਹੀ ਸਾਜਿਆ ਪਾਣੀ ਵਿੱਚ ਹੀ ਆਗਾ ਪਾਣੀ ਵਿੱਚ ਹੀ ਮਿੱਟੀ ਹੈ ਬਸ ਇਸ ਕਰਕੇ ਪਾਣੀ ਵਿੱਚੋਂ ਹੀ ਪੈਦਾ ਹੋ ਜਾਂਦੀ ਹੈ ਕਾਈ ਪਾਣੀ ਵਿੱਚੋਂ ਹੀ ਚਪੱਤੀ ਪੈਦਾ ਹੋ ਜਾਂਦੀ ਹੈ ਪਾਣੀ ਵਿੱਚੇ ਹੀ ਚਪੱਤੀ ਮਿਲ ਜਾਂਦੀ ਹੈ ਉਹ ਚਪੱਤੀ ਦੀ ਗੱਲ ਕੀਤੀ ਹੈ ਫਿਰ ਤੁਸੀਂ ਚਪੱਤੀ ਕਿੱਥੋਂ ਪੈਦਾ ਹੁੰਦੀ ਪਾਣੀ ਦੇ ਵਿੱਚ ਹਵਾ ਨਹੀਂ ਹੁੰਦੀ ਪਾਣੀ ਫੂਕ ਮਾਰੋਗੇ ਹਵਾ ਜਦੋਂ ਬਾਹਰ ਆ ਜਾਂਦੀ ਪਾਣੀ ਦੇ ਵਿੱਚ ਨਹੀਂ ਹਵਾ ਰੁਕਦੀ ਹਵਾ ਹੌਲੀ ਹੁੰਦੀ ਹੈ ਜਦੋਂ ਬਾਹਰ ਆ ਜਾਂਦੀ ਚੋਰ 4 ਕਿਲੋਮੀਟਰ ਤੇ ਜਾ ਕੇ ਵੀ ਹਵਾ ਤੁਸੀਂ ਮਾਰੋਗੇ ਬਾਹਰ ਆਓ ਪਾਣੀ ਦੀ ਹਵਾ ਹੈ ਮੱਛੀ ਡੱਡੂ ਜਿਹੜੇ ਸਾਹ ਲੈਂਦੇ ਨੇ ਪਾਣੀ ਜੋ ਅਸਲ ਦੇ ਵਿੱਚ ਇਹਦੀ ਗੈਸ ਨੂੰ ਪਾੜਦੇ ਨੇ ਜਿਹੜੀ ਆਕਸੀਜਨ ਹਾਈਡਰੋਜਨ ਹੈ ਉਹਨਾਂ ਦੇ ਫੇਫੜੇ ਉਹ ਦਿਲ ਫੇਫੜੇ ਹੁੰਦੇ ਨੇ ਉਹ ਵੱਡਾ ਵੱਡ ਕਰ ਲੈਂਦੇ ਨੇ ਆਕਸੀਜਨ ਲੈ ਲੈਂਦੇ ਹਾਈਡਰੋਜਨ ਬਾਹਰ ਨਿਕਲ ਜਾਂਦੀ ਉਹਨਾਂ ਦੀ ਸਿਸਟਮ ਹੈ ਸਭਣਾ ਆਦਮੀ ਕੋ ਸਿਸਟਮ ਹੈ ਜੀ ਸਾਨੂੰ ਹਵਾ ਜੋ ਵੀ ਆਕਸੀਜਨ ਮਿਲਦੀ ਹੈ ਉਹਨਾਂ ਨੂੰ ਪਾਣੀ ਜੋ ਵੀ ਮਿਲ ਜਾਂਦੀ ਹੈ ਆਕਸੀਜਨ ਜਾਨਵਰ ਜਿਹੜੇ ਪਾਣੀ ਦੇ ਜਾਨਵਰ ਸਿਸਟਮ ਉਹਨਾਂ ਦਾ ਹੋਇਆ ਜੇ ਜੁਗਤ ਜਾਣੇ ਜੀਓ ਕਿਹੜੀ ਜੁਗਤ ਨਾਲ ਸੰਸਾਰ ਦੇ ਵਿੱਚ ਜੋੜਿਆ ਜੇ ਤੂੰ ਇਹ ਜੁਗਤੀ ਪਹਿਲਾਂ ਜਾਣਨੀ ਹੋਊਗੀ ਕਿਉਂਕਿ ਸੰਸਾਰ ਦਾ ਨਾ ਜੇ ਤੂੰ ਸੰਸਾਰ ਦੇ ਵਿੱਚ ਹੈ ਤੂੜੀ ਜੋ ਜੇ ਦਾਣੇ ਲੱਭਣੇ ਨੇ ਤਾਂ ਫਿਰ ਕਿਵੇਂ ਲੱਭਣੇ ਨੇ ਦੀ ਜੁੱਤੀ ਵੀ ਜਾਈਦੀ ਇਹ ਨਹੀਂ ਹੈਗਾ ਵੀ ਤੂੜੀ ਦਾ ਇੱਕ ਡੱਕਾ ਚਾ ਕੇ ਪਾਸੇ ਕਰਦੇ ਰੋਕੇ ਫਿਰ ਦਾਣੇ ਥੱਲੇ ਆ ਜਾਣਗੇ ਬਹੁਤ ਟਾਈਮ ਲੱਗਦਾ ਜੁਗਤ ਜਾਣਾ ਜੀਓ ਜੁਗਤ ਜਾਣਾ ਜੀਓ ਤਰਤਕਾ ਸਾਧ ਕੇ ਤੇ ਕਰਤਾ ਵੀਓ ਜੇ ਤਰਤ ਕਾਇਆ ਨੂੰ ਸਾਧੀਏ ਜੇ ਅੰਦਰਲੇ ਸਰੀਰ ਨੂੰ ਸਾਧੀਏ ਜੇ ਹਿਰਦੇ ਨੂੰ ਸਾਧੀਏ ਜੇ ਮਨ ਨੂੰ ਸਾਧੀਏ ਮਨ ਸਾਧੇ ਸਿੱਧ ਹੋਇਆ ਮਨ ਨੂੰ ਸਾਧ ਲੋ ਵਿਚ ਤੇ ਕਰਤਾ ਵੀਓ ਬਸ ਸਮਝ ਲੋ ਮਨ ਸਾਧੇ ਸਿੱਧ ਹੋਇਆ ਜਿੱਦਣ ਬੰਦ ਸੜ ਗਿਆ ਮਨ ਦੇ ਉੱਥੇ ਜਾ ਜੁੜਨਾ ਜਿੱਥੋਂ ਵਿਛੜਿਆ ਮਨ ਟਿਕ ਜਾਣਾ ਟਿਕਿਆ ਹੋਇਆ ਮਨ ਆਪਣੇ ਮੂਲ ਨਾਲ ਜੁੜਿਆ ਹੋਇਆ ਪਹਿਲੀ ਭਗਤੀ ਕੀ ਆਈ ਸੀ ਇਹ ਆਇਆ ਸੀ ਨੌ ਸੁਣ ਮਨ ਰਹਿਸੀ ਹੈ ਜਦੋਂ ਗਿਆਨ ਸੁਣ ਕੇ ਮਨ ਟਿਕ ਜਵੇ ਨਾ ਇਹ ਆਪੇ ਇੱਕ ਜਿੰਨਾ ਚਿਰ ਮਨ ਟਿਕਿਆ ਹੋਇਆ ਇਹ ਆਪੇ ਇੱਕ ਇੱਕ ਦਾ ਹੋਰ ਕਿਤੇ ਨਹੀਂ ਰਿਹਾ ਕਿ ਉਸੇ ਅਵਸਥਾ ਟਿਕਿਆ ਰਹੇ ਇੱਕ ਨਿਰਭੈ ਹੋ ਕੇ ਕਾਲ ਆਜਵੇਂ ਸਰੀਰ ਚਲਿਆ ਜਾਊਗਾ ਇਹ ਨਹੀਂ ਮਰਦਾ ਮੁੜ ਕੇ ਮੁੜ ਕੇ ਮਰਦਾ ਹੀ ਨਹੀਂ ਬਸ ਉਹ ਕਾਲ ਤੋਂ ਡਰੇ ਰਹੋ ਉਸ ਵੇਲੇ ਡਰ ਜਾਂਦਾ ਇਹ ਡਰ ਜਾਂਦਾ ਹੈ ਕਾਲ ਤੋਂ ਪੈਰ ਖਾ ਜਾਂਦਾ ਹੈ ਉਹ ਜਿਹੜੀ ਪੰਕਤੀ ਦੇ ਡਰ ਵਾਲੀ ਉਸੇ ਹੋਈ ਹੋਈ ਕਬੀਰ ਨੇ ਉਹ ਇਸੇ ਅਵਸਥਾ 'ਚ ਹੋ ਹੋਈਆਂ ਨੇ ਡੱਡਾ ਡਾਰੋ ਪਜਾ ਡਰ ਜਾਈ ਜੇ ਸਰੀਰ ਛੱਡਣ ਵੇਲੇ ਡਰ ਗਿਆ ਕੀਤੀ ਕਰਾਈ ਖੁਜ ਪਈ ਸਾਡੀ ਕੋਈ ਫਾਇਦਾ ਨਹੀਂ ਰਿਹਾ ਕਾਸੇ ਲੱਗੀ ਡਰੋਂ ਤੋਂ ਪੈਦਾ ਹੋ ਗਿਆ ਖਤਮ ਹੋ ਗਿਆ ਦੋ ਹੋ ਗਿਆ ਮਨ ਵਖਰਾ ਹੋ ਗਿਆ ਮਨ ਮਾਇਆ ਜਿਹਾ ਰਹਿ ਗਿਆ ਅੱਗੇ ਹੰਸ ਲਾ ਵਖਰਾ ਡੱਟਾ ਡਾਰੋ ਪਜੇ ਡਰ ਜਾਈ ਤਾ ਡਰ ਮੈਂ ਡਰ ਰਹਾ ਜੇ ਹੁਕਮ ਦਾ ਡਰ ਪੈਦਾ ਹੋ ਜਵੇ ਭਾਣੇ ਜਾ ਜਵੇ ਫਿਰ ਜਿੰਨਾ ਦੁਨੀਆ ਦੇ ਡਰ ਨੇ ਸਾਨੂੰ ਆ ਐ ਨਾ ਹੋ ਜਵੇ ਐ ਨਾ ਹੋ ਜਵੇ ਨਫੇ ਨਫੇ ਨੁਕਸਾਨ ਦਾ ਡਰ ਹੈ ਜਮਣ ਮਰਨ ਦਾ ਡਰ ਹੈ ਜਾਂ ਸਾਬ ਜਸ ਦਾ ਡਰ ਹੈ ਸਾਰੇ ਡਰੋ ਭਾਣੇ ਦੇ ਡਰ ਚ ਸਮਾ ਜਾਂਦੇ ਵੀ ਹੁਣ ਆ ਤਾਂ ਉਹਦੇ ਹੁਕਮ ਨਾਲ ਜੋ ਹੁੰਦਾ ਹੋਊਗਾ ਸਾਰੇ ਡਰ ਇੱਕੋ ਹੀ ਡਰ ਦੇ ਵਿੱਚ ਸਮਾ ਜਾਂਦੇ ਨੇ ਬਹੁਤ ਬੜਾ ਭਾਂਡਾ ਸਾਰੇ ਭਾਂਡੇ ਉਹਦੇ ਵਿੱਚ ਆ ਜਾਂਦੇ ਛੋਟੇ ਮੋਟੇ ਡਰ ਸਾਰੇ ਉਹ ਸਮਾ ਜਾਂਦੇ ਇੱਕ ਡਰੇ ਬਥੇਰਾ ਭਾਣੇ ਦਾ ਡਰ ਰੱਖ ਲਓ ਵੀ ਭਾਣੇ ਦੇ ਅੰਦਰ ਜੇ ਬੈਠੇ ਆ ਸਾਨੂੰ ਕੋਈ ਖਤਰਾ ਨਹੀਂ ਜਹਾਜ਼ ਆ ਕੋਈ ਖਤਰਾ ਨਹੀਂ ਸੂਦਰ 'ਚ ਬੜੇ ਖਤਰੇ ਨੇ ਬੜੇ ਜਾਨਵਰ ਨੇ ਲਹਿਰਾਂ ਨੇ ਜੋ ਵੀ ਕੁਝ ਖਤਰੇ ਨੇ ਸਮੁੰਦਰ ਦੇ ਇੱਕ ਵੀ ਖਤਰਾ ਨਹੀਂ ਜਹਾਜ਼ 'ਚ ਬੈਠੇ ਜੇ ਤਾਂ ਪੂਰੇ ਵਿਸ਼ਵਾਸ ਨਾਲ ਗੱਲ ਮੰਨੀ ਹੋਈ ਹੈ ਲਹਿਰਾਂ ਆ ਗਿਆ ਤੂਫਾਨ ਆ ਗਿਆ ਫਿਰ ਵੀ ਨਹੀਂ ਰੋਲਦਾ ਫਿਰ ਡੋਲਦਾ ਜੇ ਚਾਹ ਚ ਛਾਲ ਮਾਰ ਦਵੇ ਲਹਿਰਾਂ ਆਈਆਂ ਤੇ ਫਿਰ ਵੱਜੂ ਤਾਂ ਕਹ ਪਰ ਸਰਬਰ ਜਦ ਉਛੜੇ ਉਛੜੇ ਸਭ ਤਰਨ ਦੇ ਹਿਲਾ ਸਭ ਤਰਨ ਦੇ ਲਾ ਐ ਤੂਫਾਨ ਹੋਣਾ ਪਰ ਸਰਬਰ ਜਦ ਉਛੜੇ ਤਬ ਤਰਨ ਤੇ ਹਿਲਾ ਤਰ ਨਹੀਂ ਆਉਣਾ ਆਪ ਨਹੀਂ ਤਰਿਆ ਜਾਣਾ ਉਹ ਤਾਂ ਜਹਾਜ਼ ਲੈ ਕੇ ਜਾਊ ਜਹਾਜ਼ ਤੂਫਾਨ ਹੈ ਪਰਖਣ ਵਾਸਤੇ ਵੀ ਤੁਸੀਂ ਡੋਰ ਲੈ ਲਿਓ ਕਿ ਜਹਾਜ਼ ਡੁੱਬ ਜੂਗਾ ਜਹਾਜ਼ ਤਾਂ ਡੁੱਬਦਾ ਹੈ ਤੂਫਾਨ ਵੀ ਉਹਨੇ ਪੈਦਾ ਕੀਤਾ ਜਿਹਨੇ ਜਹਾਜ਼ ਜੱਟਾ ਡਰ ਉਪਜੇ ਡਰ ਜਾਈ ਤਾ ਡਰ ਮੈਂ ਡਰ ਰਹਿਸ ਪਰ ਜੇ ਡਰ ਜਵੇ ਸਾਹਮਣੇ ਬਹੁਤ ਜਵੇ ਸਾਹਮਣੇ ਫਿਰ ਡਰ ਜਵੇ ਜੇ ਡਰ ਡਰੇ ਡਰ ਆਜਵੇ ਪੰਜਵੇਂ ਬਾਸ਼ਾ ਤੇ ਆ ਗਈ ਤਲਵਾਰ ਜੇ ਡਰ ਜਾਂਦੇ ਕੀ ਹੁੰਦਾ ਸਾਹਿਬਜ਼ਾਦੇ ਡਰ ਜਾਂਦੇ ਕੀ ਹੁੰਦਾ ਜੇ ਡਰ ਜੇ ਡਰ ਤੋਂ ਡਰ ਜਵੇ ਫੇਰ ਜੇ ਮੌਤ ਤੋਂ ਡਰ ਜਵੇ ਫੇਰ ਸਮੇਂ ਸਰੇ ਆਵੇ ਚਾਹੇ ਕਦੇ ਆ ਜਵੇ ਤਾਂ ਫਿਰ ਡਰ ਲੱਗ ਕੇ ਫਿਰ ਡਰ ਚਿਪੜ ਜਾਂਦੇ ਨੇ ਸਾਰੇ ਉਹ ਜੋ ਨਿਕਲ ਕੇ ਡਰ ਫਿਰ ਚਿਪੜ ਜਾਂਦੇ ਜਾਂ ਡਰ ਹੈ ਤਾਂ ਫਿਰ ਡਰ ਲੱਗ ਡਰ ਹੋਏ ਡਰ ਉਰ ਹੋਈ ਭਾਗੇ ਜੇ ਉਦੋਂ ਡਰ ਹੋ ਜਵੇ ਡਰ ਹਮੇਸ਼ਾ ਵਾਸਤੇ ਭੱਜਦਾ ਇਹ ਕਦੋਂ ਦੀ ਗੱਲ ਹੈ ਉਦੋਂ ਦੀ ਗੱਲ ਹੈ ਜਦੋਂ ਸਰੀਰ ਛੱਡਣਾ ਸਵੇਰੇ ਸਵੇਰੇ ਸਿਰ ਵੀ ਆਉਂਦੇ ਰਹਿੰਦੇ ਨੇ ਡਰ ਛੋਟੇ ਮੋਟੇ ਆਉਂਦੇ ਰਹਿੰਦੇ ਕਿਸੇ ਖਾਸ ਅਵਸਥਾ ਦੇ ਖਾਸ ਗੱਲਾਂ ਕਹੀਆਂ ਹੋਈਆਂ ਨੇ ਅਵਸਥਾ ਬਦਲਦੀ ਹੈ ਗੱਲਾਂ ਉਦੋਂ ਸਮੱਸਿਆਵਾਂ ਆਉਂਦੀਆਂ ਨੇ ਹਰ ਅਵਸਥਾ ਤੇ ਹੈ ਹਰ ਘਾਟੀ ਜਾਂ ਚੜਦੇ ਹਰ ਹਰ ਜਗ੍ਹਾ ਸਮੱਸਿਆ ਆਉਣੀ ਹੈ ਸਮੱਸਿਆ ਕਿਵੇਂ ਹੱਲ ਕਰਨੀ ਹੈ ਤੇ ਕੀ ਅਵਸਥਾ ਰਹੂਗੀ ਕਿਵੇਂ ਅਵਸਥਾ ਵਿਗੜੂਗੀ ਕਿਹੋ ਜਿਹੀ ਪੋਜੀਸ਼ਨ ਪੈਦਾ ਹੋ ਤੁਹਾਡੇ ਸਾਹਮਣੇ ਉਹ ਤਾਂ ਵਿਸਤਾਰ ਸਾਰਾ ਦੱਸਿਆ ਹੋਇਆ ਹੈ ਇਹਦੇ ਚ ਪ੍ਰਮਾਣੀ ਉਸੇ ਤਾਂ ਪੜਦਾ ਮੈਂ ਕਵਲੇ ਲਿਖੇ ਗੁਰੂ ਕਵਤਾ ਲਿਖਦੇ ਤੇ ਐਵੇਂ ਲਿਖੀ ਗਏ ਬੈਠੇ ਤਾਂ ਸਾਰਾ ਮਾਰਗ ਹੈ ਤੁਰ ਤੱਕ ਦਾ ਤੁਰ ਤੱਕ ਦਾ ਮਾਰਗ ਹੈ ਆਖਰੀ ਪੈਰ ਅੰਦਰ ਵੜਨ ਤੱਕ ਦਾ ਰਸਤਾ ਹੈ ਸਾਰੀ ਗੱਲ ਦੱਸੀ ਹੋਈ ਹੈ ਇੱਥੋਂ ਨਾ ਖਿਸਕ ਜਿਓ ਇੱਥੋਂ ਨਾ ਕਦੇ ਡਰ ਜਿਓ ਇੱਥੋਂ ਐ ਨਾ ਕਰ ਜਿਓ ਜੇ ਇੱਥੇ ਚਲੇਗਾ ਫੀਰ ਹੋਣੀ ਚਾਹੀਦੀ ਹੈ ਤਾਂ ਸਮਝੋ ਇੱਥੇ ਗਏ ਆ ਅਸੀਂ ਐਵੇਂ ਨਾ ਭਲੇਖੇ ਰਹੋ ਵੀ ਅਸੀਂ ਬਹੁਤ ਬੜੇ ਹੋ ਗਏ ਸਾਰੀ ਗੱਲ ਅਲੱਗ-ਅਲੱਗ ਪਈ ਹੈ ਸਾਰੇ ਮਾਰਗ ਦੀ ਗੱਲ ਦੱਸੀ ਹੋਈ ਹੈ ਮਾਰਗ ਦੱਸੂ ਹੋਈ ਜਿਹੜਾ ਤੁਰ ਪਹੁੰਚ ਜੂਗਾ ਲੋਕੇ ਮੈਂ ਦੱਸ ਦੂ ਇਹ ਛੁੱਟਣ ਦੀ ਵਿਧੀ ਉਹੀ ਸਮਝਾਉ ਜਿਹੜਾ ਛੁੱਟ ਕੇ ਪਾਰ ਚਲਾ ਗਿਆ ਧਰਤ ਕਾਇਆ ਸਾਧਕਾ ਵਿੱਚ ਦੇਖ ਕਰਤਾ ਬੀਓ ਜੇ ਧਰਤ ਕਾਇਆ ਸਾਧ ਲਵੇ ਤੇ ਬੀਜ ਇਹਨੇ ਨਹੀਂ ਦੇਣਾ ਇਹਦਾ ਬੀਜ ਇਹਨੇ ਕੀ ਦੇਣਾ ਬੀਜ ਇਹਦਾ ਆਪੇ ਕੋਲ ਗਾਂ ਕੰਮ ਕਰਤੇ ਨੇ ਹਾਂ ਦਾ ਕੰਮ ਪਰਮੇਸ਼ਰ ਦਾ ਇਹਦਾ ਤਾਂ ਇੱਕ ਇੱਕ ਹੋਣਾ ਹੀ ਕੰਮ ਜੀਵ ਦਾ ਫਿਰ ਘਰ ਬੈਠੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਲ ਸਵਾਲ ਇਹਦਾ ਦਾ ਭਰੋਸਾ ਸਤਗੁਰ ਤੇ ਹੋ ਗਿਆ ਅਸੀਂ ਜਾਂ ਬੱਸ 'ਚ ਬਹਿ ਗਏ ਸਾਡਾ ਭਰੋਸਾ ਡਰਾਈਵਰ ਤੇ ਡਰਾਈਵਰ ਦੇ ਕਾਬਲੀਅਤ ਤੇ ਭਰੋਸਾ ਡਰਾਈਵਰ ਕੋਈ ਗਲਤੀ ਨਾ ਕਰੇ ਜੇ ਕੋਈ ਗਲਤੀ ਕਰੇ ਸਵਾਰੀਆਂ ਨੂੰ ਕਹਿੰਦੀਆਂ ਨੇ ਭਾਈ ਇਹ ਕੀ ਕਰਦਾ ਤੂੰ ਕਿਵੇਂ ਚਲਾਉਣਾ ਬਸ ਹੱਥ ਉਹਦੇ ਆ ਗਿਆ ਡਰਾਈਵਰ ਦੇ ਜੇ ਕਿਤੇ ਹੋਵੋ ਡਰਾਈਵਰ ਹੈ ਚੁੱਪ ਕਰਕੇ ਬੈਠ ਰਹੋ ਕੁਝ ਨਹੀਂ ਹੁੰਦਾ ਉਹ ਰੋਜੇ ਚਲਾਉਣਾ ਇਸ ਰਸਤੇ ਤੇ ਉਹ ਕਹਿੰਦਾ ਹੁਣ ਤੂੰ ਚੌਕਾ ਟਾਕੀ ਨਾ ਕਰੀ ਸਤਗੁਰ ਨੂੰ ਛੱਡ ਕਰ ਆਨੰਦ ਨਾਲ ਬਹਿ ਜਾ ਚੁੱਪ ਕਰ ਐਕਸੀਡੈਂਟ ਹੁੰਦਾ ਨਾ ਬਾਹਰ ਦੁਨੀਆ ਵੀ ਦੇਖੇ ਨੇ ਸਤਗੁਰ ਤੋਂ ਐਕਸੀਡੈਂਟ ਨਹੀਂ ਹੁੰਦਾ ਕਦੇ ਤੇ ਕੋਈ ਘਰਾਂ ਨਹੀਂ ਹੁੰਦਾ ਸਤਗੁਰ ਤੋਂ ਮਰੇ ਕਾਜ ਸਵਾਰੇ ਸਤਗੁਰ ਕਦੇ ਵੀ ਕੁਝ ਨਹੀਂ ਕਰਦਾ ਆਪ ਨਾ ਆਪ ਬੋਲਦਾ ਹੈ ਨਾ ਉਹ ਕੁਝ ਕਰਦਾ ਇਹ ਤਾਂ ਆਦਤ ਜੀਵ ਨੂੰ ਸੀ ਕੁਝ ਕਰਨ ਦੀ ਔਰ ਕੁਝ ਬੋਲਣ ਦੀ ਇਹ ਦੋ ਆਦਤਾਂ ਇਹਨੂੰ ਸੀ ਉਹਨੂੰ ਤਾਂ ਹੈ ਨਹੀਂ ਆਦਤ ਉਹ ਤਾਂ ਨਾ ਕਦੇ ਕੁਝ ਬੋਲਿਆ ਨਾ ਕਦੇ ਕੁਝ ਉਹਨੇ ਕੀਤਾ ਜਿਹੜਾ ਉਹਨੂੰ ਹੁਕਮ ਹੁੰਦਾ ਉਹ ਕਰਦਾ ਹੈ ਜਿਵੇਂ ਉਹ ਬੁਲਾਉਂਦਾ ਉਹ ਬੋਲਦਾ ਦੋ ਗੱਲਾਂ ਉਹਨੂੰ ਕਿਹਾ ਹੁਕਮ ਹੋਇਆ ਵੀ ਤੂੰ ਸਾਹ ਲੈਣਾ ਸਾਹ ਲਈ ਜਾ ਜਦ ਉਹਨੂੰ ਕਹੇ ਤੂੰ ਸਾਹ ਲੈਣਾ ਬੰਦ ਕਰ ਦੇ ਬੰਦ ਕਰ ਉਹ ਤਾਂ ਜਿਉ ਚਲਾਉਂਦਾ ਹੋਵੇ ਚੱਲਦਾ ਜੋ ਕਰਾਉਂਦਾ ਉਹ ਕਰਦਾ ਜਿਵੇਂ ਬੁਲਾਉਂਦਾ ਬੋਲਦਾ ਇਸ ਕਰਕੇ ਉਹਦੇ ਕੋਈ ਗਲਤੀ ਨਹੀਂ ਗਲਤੀਆਂ ਸਾਤੇ ਹੁੰਦੀਆਂ ਨੇ ਅਸੀਂ ਆਪਣੀ ਮਰਜ਼ੀ ਕਰਦੇ ਉਹ ਜੇ ਆਪਣੀ ਮਰਜ਼ੀ ਹੋਈ ਨਹੀਂ ਕਦੇ ਪੈਦਾ ਉਹ ਹਮੇਸ਼ਾ ਹੀ ਭਾਣੇ ਚ ਤੇ ਅਸਲ ਦੇ ਵਿੱਚ ਸਤਗੁਰ ਨੇ ਵੀ ਨਹੀਂ ਕਰਨਾ ਅਸੀਂ ਤਾਂ ਸਤਗੁਰ ਨੂੰ ਕਹਿਤਾ ਨਾ ਉਹਦਾ ਭਰੋਸਾ ਕੀਤਾ ਸਤਗੁਰ ਨਾਲ ਕੁਝ ਨਹੀਂ ਕਰਨਾ ਸਤਗੁਰ ਪਰਮੇਸ਼ਰ ਨੂੰ ਕਹਿੰਦਾ ਵੀ ਭਾਵੇਂ ਰਾਖ ਭਾਵੇਂ ਬਾਤ ਉਹ ਨੂੰ ਮੈਂ ਵੀ ਮੈਨੂੰ ਤੇਰੇ ਨੇ ਫੜਾਤਾ ਤਾਇਆ ਮਰੀ ਜ਼ਿੰਮੇਵਾਰੀ ਲਈ ਹੋਈ ਹੈ ਤੂੰ ਜਿਵੇਂ ਕਹੇਗਾ ਜਿਉ ਬੁਲਾਵੋ ਤੇ ਨਾਨਕ ਰਾਸ ਬੋਲਣ ਤੇ ਚਲਾਏ ਤੇ ਵਿੱਚ ਅੱਲਾ ਤੋਂ ਵੀ ਹੋਰ ਕਾ ਜਾਣੂ ਗੁਣ ਤੇਰੇ ਗੁਰਬਾਣੀ ਉਸ ਅਵਸਥਾ ਚ ਲਿਖੀ ਹੋਈ ਆ ਕਿ ਗੁਰਬਾਣੀ ਹੈ ਸਤਗੁਰ ਦੀ ਬਾਣੀ ਹੈ ਸਤਗੁਰ ਕੀ ਬਾਣੀ ਸਤ ਸਤ ਕਰਕੇ ਮਨੋਂ ਗੁਰ ਸਿੱਖੋ ਕਿਉਂ ਕਰਤਾ ਪੁਰਖ ਆਪ ਮੂੰਹੋਂ ਘਟਾਏ ਅਸੀਂ ਨਹੀਂ ਬੋਲਦੇ ਕਹਿੰਦੇ ਤਾਂ ਕਰਤਾ ਪੁਰਖ ਘੜਾ ਰਿਹਾ ਮੂੰਹੋਂ ਉਹ ਤਾਂ ਬੋਲਦਾ ਹੀ ਨਹੀਂ ਕੁਝ ਉਹ ਡਰਾਈਵ ਜ਼ਰੂਰ ਕਰਦਾ ਪਰ ਆਪ ਨਹੀਂ ਕਰਦਾ ਜਿਹੜੇ ਰਾਹ ਕਹਿੰਦੇ ਉਹ ਰਾਹ ਲੈ ਜਾਂਦੇ ਹਾਂ ਸੱਚਤਾ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੈ ਇੱਕ ਹੋਰ ਸ਼ਰਤ ਆਕੀ ਗੱਲਾਂ ਸਾਰੇ ਕਹਿੰਦੇ ਇਹ ਸਾਰੇ ਕਹਿਣਗੇ ਹਿਰਦਾ ਸੁਧਾ ਫਲਾਣਾ ਟੈਂਸ਼ਨ ਸੱਚ ਹੀ ਜਾਣ ਸਕੂਗਾ ਜਿਹੜਾ ਸੱਚੀ ਸਿੱਖਿਆ ਲਊਗਾ ਸੱਚੀ ਸਿੱਖਿਆ ਨਹੀਂ ਕਿਤੋਂ ਮਿਲਦੀ ਬਗਾਇਆ ਪ੍ਰਮਾਣੀ ਇੱਥੇ ਆ ਕੇ ਬ੍ਰੇਕ ਲੱਗ ਜਾਣਾ ਸਾਰੀਆਂ ਬੱਤਾਂ ਨੂੰ ਆ ਜਿਹੜੇ ਉਹ ਗੱਲਾਂ ਦਾ ਕੌਮ ਨੇ ਪਹਿਲੀਆਂ ਪਹਿਲੀਆਂ ਗੱਲਾਂ ਗੱਲਾਂ ਸਾਰੀਆਂ ਬਤਾਲੇ ਕਹਿ ਦੇਣ ਇੱਥੇ ਆ ਕੇ ਸਾਰੇ ਪੈਰ ਹੋ ਜਾਣ ਇੱਥੇ ਆ ਕੇ ਸੂਈ ਦਾ ਨਕਾ ਰਹਿ ਗਏ ਬਸ ਇੱਥੇ ਉਹ ਅਵਸਥਾ ਜਿੱਥੇ ਘੜ ਗਿਆ ਸੁਰਤ ਵਰਤਮਾਨ ਬੁੱਧ ਜਿੱਥੇ ਘੜ ਗਿਆ ਸੁਰਾਂ ਸਿੱਧਾਂ ਕੀ ਸੁਧ ਇੱਥੇ ਸੁਰ ਸਾਰੇ ਕੋ ਨਕੇ ਜਲਣਾ ਇੱਕੋ ਹੀ ਰਸਤਾ ਇੱਥੇ ਆ ਕੇ ਬਚ ਗਿਆ ਬਾਕੀ ਸਾਰੇ ਮਤਾਂ ਸਾਰੇ ਗ੍ਰੰਥ ਖਤਮ ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਸਿੱਖਿਆ ਜਿਹੜੀ ਲੈਣੀ ਹੈ ਸੱਚੀ ਚਾਹੀਦੀ ਹੈ ਸੱਚੀ ਸਿੱਖਿਆ ਕਿਤੇ ਹੈ ਸੱਚੀ ਬਾਣੀ ਤਾਂ ਹੀ ਹੈ ਗੁਰਬਾਣੀ ਤੋਂ ਬਿਨਾ ਸੱਚ ਨਹੀਂ ਜਾਣਿਆ ਜਾ ਸਕਣਾ ਗੁਰਬਾਣੀ ਦੀ ਸਿੱਖਿਆ ਤੋਂ ਬਿਨਾ ਸੱਚ ਨਹੀਂ ਜਾਣਿਆ ਜਾ ਸਕਣਾ ਇਸ ਕਰਕੇ ਦੁਨੀਆ ਦੇ ਲੋਕ ਗੁਰਬਾਣੀ ਚਾਹੁੰਦੇ ਨੇ ਸਾਰੇ ਧਰਮਾਂ ਤੋਂ ਉੱਪਰ ਇਹਦਾ ਦਰਜਾ ਹੈ ਕਿ ਇਹ ਤੋਂ ਬਿਨਾ ਸੱਚ ਨਹੀਂ ਜਾਣਿਆ ਜਾ ਸਕਦਾ ਸੱਚ ਸਿੱਖਾਂ ਨੂੰ ਵੀ ਪਤਾ ਕੀ ਹੈ ਕਿਉਂ ਅਸੀਂ ਦੂਜੇ ਧਰਮਾਂ ਦਾ ਪਰਛਾਵਾਂ ਕਬੂਲ ਕਰ ਇਹ ਇਹੀ ਗੱਲ ਹੈ ਕਿ ਗੁਰਮਤਿ ਜਿਹੜੀ ਹੈ ਸੁਪੀਰੀਅਰ ਹੈ ਆ ਪੁਆਇੰਟ ਹੈ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਅਸੀਂ ਸਿੱਖ ਸੱਚੀ ਲਈ ਹੈ ਸੱਚੀ ਸਿੱਖ ਤਾਂ ਅਸੀਂ ਲਈ ਹੋਈ ਸੱਚ ਨੂੰ ਕਿਵੇਂ ਜਾਣ ਸੱਚ ਨੂੰ ਜਾਣਦੇ ਤੇ ਝੂਠ ਨਾਲ ਪ੍ਰੇਮ ਕਿਉਂ ਕਰਦੇ ਉਹ ਬਿਠਾ ਸਾਨੂੰ ਕਿਉਂ ਲੱਗਦਾ ਸੋਨਾ ਚਾੜ ਕੇ ਅਸੀਂ ਆਕੜਦੇ ਕਿਉਂ ਯੂਪੀਆ ਦੇ ਵਿੱਚ ਤੁਸੀਂ ਰੋਜ਼ਾ ਕਿੱਥੇ ਤਾਜ ਮਹਿਲ ਕਿੱਡੀ ਘਟੀਆ ਗੱਲ ਗੁਰਦੁਆਰਾ ਤਾਂ ਚਾਹੇ ਛੱਪਰ ਚ ਹੋਵੇ ਉਹਦੇ ਨਾਲ ਤਾਂ ਵੀ ਬੜਾ ਉਹ ਤਾਂ ਚਾਹੇ ਛੱਪਰ ਚ ਹੋਵੇ ਗੁਰੂ ਜਿੱਥੇ ਪਰਮੇਸ਼ਰ ਦੀ ਗੱਲ ਤਾਂ ਵੀ ਬੜਾ ਉਹਦੇ ਤੁਸੀਂ ਉਹਦੇ ਬਰਾਬਰ ਕਹਿੰਦੇ ਹੋ ਯੂਪੀਐਲ ਦੇ ਆ ਜਵੇ ਵਰਤਮਾਨ ਹੀ ਗਈ ਨਾ ਤਾਂ ਕਹਿੰਦੇ ਉਹ ਦੁਨਿਆਵੀ ਚੀਜ਼ਾਂ ਦੇ ਬਰਾਬਰ ਲਿਆਉਂਦੇ ਤੁਸੀਂ ਆਕੜਦੇ ਹੋਏ ਅਸੀਂ ਬਰਾਬਰ ਰਹਿਤਾ ਕੌਣ ਨੇ ਲੋਕ ਮਾਇਆ ਧਾਰੀ ਨੇ ਸਾਰੇ ਸੱਚ ਨਹੀਂ ਜਾਣਿਆ ਕਿਤੇ ਸੱਚ ਕਿਤੇ ਝੂਠ ਉਹ ਸੱਚ ਨੂੰ ਝੂਠ ਦੇ ਬਰਾਬਰ ਲੈ ਰਹੇ ਹੋ ਜਿੱਥੇ ਸੱਚੀ ਸਿੱਖਿਆ ਮਿਲਦੀ ਹੋਵੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਰ ਜੋ ਬਿਲਡਿੰਗ ਦੀ ਲੋੜ ਨਹੀਂ ਹੈ ਉੱਥੇ ਥਾਂ ਦੀ ਗੱਲ ਹੈ ਜਗ੍ਹਾ ਦੀ ਗੱਲ ਹੈ ਤਰਤ ਸੁਭਾਅ ਵੀ ਤਾਲ ਸੁਭਾਅ ਆ ਤੇ ਧਰਤੀ ਉਹ ਚੰਗੀ ਨਹੀਂ ਹੈ ਪਵਿੱਤਰ ਇਹ ਹਿਰਦਾ ਹੀ ਪਵਿੱਤਰ ਨਹੀਂ ਤੇ ਤਾਲ ਪਵਿੱਤਰ ਕਿਵੇਂ ਬਣ ਜੂ ਤੇ ਤਾਲ ਪਵਿੱਤਰ ਨਹੀਂ ਉਥੇ ਅਮਰਤ ਜਲ ਛਾਇਆ ਕਿਵੇਂ ਹੋ ਜੂ ਬਾਹਲੀ ਧਰਤੀ ਦਾ ਪਵਿੱਤਰ ਹੁੰਦੀ ਹੋ ਜੀ ਨਾ ਬਾਹਰ ਅਮਰਤ ਜਲ ਹੁੰਦਾ ਗੱਲ ਅੰਦਰ ਨਹੀਂ ਹੈ ਜਿੱਥੇ ਜਾਏ ਬਏ ਮੇਰਾ ਸਤਿਗੁਰੂ ਵੀ ਹਿਰਦੇ ਦੀ ਗੱਲ ਹੈ ਤੁਰਤ ਪਈ ਹਰਿਆਵਲੀ ਜਦ ਧਸ ਪਈ ਹਰਿਆਵਲੀ ਆਪੇ ਹਰਿਆਵਲੀ ਜਲ ਬਿਨ ਸਾਹ ਕਮਲਾਵਤੀ ਗੁੜਾਈ ਹੋਈ ਸੀ ਜੇ ਕੋਈ ਦਰਖਤ ਕਮਲਾਇਆ ਹੋਇਆ ਹੈ ਜੇ ਵੀ ਪੈ ਜਾਂਦਾ ਆਪੇ ਹਰਿਆ ਹਰਿਆਵਲ ਹੋ ਜਾਂਦੀ ਹੈ ਆਪੇ ਦਰਖਤ ਹਰੇ ਭਰੇ ਹੋ ਜਾਂਦੇ ਨੇ ਆਪੇ ਮੈਂ ਪੱਤੇ ਟਾੜੀਆਂ ਫੁੱਟਣ ਲੱਗ ਜਾਂਦੀਆਂ ਲਗਣਾ ਛੱਡ ਜਾਂਦੇ ਨੇ ਬਾਦ ਤਾਂ ਮਿਸਾਲ ਦਿੱਤੀ ਹੋਈ ਹੈ ਨਾ ਕਲਤਾ ਤਾਂ ਦੀ ਹੈ ਸਾਰੀ ਦਇਆ ਜਾਣੇ ਜੀ ਕੀ ਕਿਛ ਪੁਣ ਨਾ ਕਰੇ ਸਿੱਖ ਸੱਚੀ ਲੈ ਜਾਂ ਸੱਚੀ ਸਿੱਖ ਲਊਗਾ ਫਿਰ ਜੀ ਦੀ ਗੱਲ ਕਰੂਗਾ ਜਾਨ ਦੀ ਗੱਲ ਨਹੀਂ ਕਰੂਗਾ ਕਿਉਂਕਿ ਜਾਤ ਦਾ ਕੰਟਰੋਲ ਪਰਮੇਸ਼ਰ ਦੇ ਹੱਥ ਆਦਮੀ ਦਾ ਖਾਮ ਖਾਇਆ ਨੂੰ ਜਫਾ ਮਾਰ ਮਾਰਦਾ ਖਾਮ ਦਾ ਜਫਾ ਮਾਰਦਾ ਉਹ ਵੀ ਨਹੀਂ ਪਾਇਆ ਸੁਖਾ ਬਾਤਾ ਹਾਂ ਕਰ ਵਿੱਚ ਗਏ ਉਹ ਆਲੇ ਨੇ ਫਿਰ ਵੀ ਜਫਾ ਮਾਰਦੇ ਜੇ ਤੁਸੀਂ ਐਡਾ ਹੀ ਜਫਾ ਮਾਰਦੇ ਤੁਹਾਡੇ ਕੋਲ ਪਾਵਰਾਂ ਨੇ ਵੀ ਪਾ ਲੋ ਫਿਰ ਕਾ ਤੇ ਪੈ ਜਾ ਕੀ ਕਰੂਗਾ ਤੁਹਾਡਾ ਜਫਾ ਮਾਰਿਆ ਇਹ ਖਾਮਖਾ ਜਫਾ ਮਾਰਦਾ ਉਹ ਚਾਹੇ ਅੱਜ ਜਲਦਲ ਕਰ ਦੇਵੇ ਸਾਰੇ ਬਾਹਰ ਦਇਆ ਦੇ ਵਿੱਚ ਅਸੀਂ ਕੁਝ ਨਹੀਂ ਕਰਦੇ ਅੱਗੇ ਕਾਹਦੇ ਜਾ ਕਰਦੇ ਤੇ ਲੋਕ ਜਦ ਕਰੋ ਭਾਈ ਵੀ ਭਾਈ ਪਰ ਟਾਈਮ ਟਾਈਮ ਸਿਰ ਹੋਣਾ ਵਧੀਆ ਵੀ ਪੈਂਦੇ ਸੀ ਲੋਕ ਬਾਰੂ ਅਨਾਜ ਹੁੰਦਾ ਸੀ ਕੋਈ ਕੁਝ ਹੁਣ ਬਾਰੂ ਵੀ ਜਿਕਰ ਹੋ ਜਾਏ ਦਾਣਾ ਹੋ ਜਾਵੇ ਤਾਂ ਰਹਿ ਜਾਵੇ ਬਰਾਨੇ ਕਦਾਣਾ ਨਹੀਂ ਹੁੰਦਾ ਕਿਤੇ ਕਲਕਾ ਦੇ ਹੋ ਜਾਂਦੇ ਹੁਣ ਕਿਉਂ ਨਹੀਂ ਹੁੰਦਾ ਕਲਾਕਾਰ ਜ਼ਿਆਦਾ ਹੋ ਗਏ ਨਾ ਕਹਿੰਦੇ ਚਲ ਤੁਸੀਂ ਕਲਾਕਾਰ ਬਣ ਕੇ ਦੇਖ ਲਓ ਉਹਦਾ ਖਰਚਾ ਕੀ ਹੁੰਦਾ ਸੀ ਕਿਸੇ ਤੇ ਕੁਝ ਨਹੀਂ ਮਿਹਨਤ ਹੁੰਦੀ ਸੀ ਨਾ ਹੱਥ ਦੀ ਮਿਹਨਤ ਸੀ ਬੋਲਦਾ ਨਹੀਂ ਮਿਹਨਤ ਆਪਣੀ ਮਿਹਨਤ ਵੀ ਪੈ ਜਾਣਾ ਫਸਲ ਨਹੀਂ ਹੋ ਜਾਣੀ ਇੱਥੇ ਤੱਕ ਨਹੀਂ ਕਿ ਕੋਈ ਗੁੱਡ ਵੀ ਨਹੀਂ ਸੀ ਹੁੰਦੀ ਤਾਂ ਵੀ ਹੋ ਜਾਂਦੀ ਜਿਹੜੀ ਹੋ ਗਈ ਉਹ ਖਰਚੇ ਦਾ ਨਹੀਂ ਸੀ ਹੁਣ ਨਾ ਤੇ ਲੋਕ ਕਰਜ਼ੇ ਦਾ ਨਹੀਂ ਸੀ ਜਿਹੜੇ ਹੁਣ ਕਰਜ਼ੇ ਦੇ ਲੋਕਾਂ ਕੋਈ ਸੁਣੀ ਨਹੀਂ ਸੀ ਖੁਦਕਸ਼ੀ ਇਹ ਵੀ ਸੀ ਕਰਦੇ ਲੋਕ ਤਰੱਕੀ ਹੋ ਗਈ ਨਾ ਜ਼ਿਆਦਾ ਤਰੱਕੀ ਹੋ ਗਈ ਇੱਕ ਮਤਲਬ ਹੈ ਡਾਊਨਫਾਲ ਹੋ ਗਈ ਖੁਦਕਸ਼ੀ ਜਿਹੜੀ ਕਿਨਾਂ ਨੇ ਕਰਾਈਆਂ ਇਹ ਰਸਤਾ ਕਿਨਾਂ ਦਿਖਾਇਆ ਵਿਦਵਾਨਾਂ ਨੇ ਰੌਲਾ ਕਿਨਾਂ ਪਾਇਆ ਵਿਦਵਾਨਾਂ ਹੋ ਗਈ ਤਰੱਕੀ ਇਹ ਨਹੀਂ ਹੋ ਸਕਦਾ ਸਭ ਉਹਦੇ ਹੱਥ ਹੈ ਗੁਰਮੁਖੇ ਰਸਤੇ ਜਾਂਦੇ ਹੀ ਨਹੀਂ ਗੁਰਮੁਖਾਂ ਨੇ ਰਸਤਾ ਹੀ ਨਹੀਂ ਅਖਤਿਆਰ ਇਹ ਰਸਤਾ ਦਾ ਰਹੀ ਮੁਨੀਆਂ ਨੇ ਵੀ ਨਹੀਂ ਕਿਸੇ ਧਰਮ ਨੇ ਵੀ ਨਹੀਂ ਕੀਤਾ ਇਹ ਰਸਤਾ ਅਖਤਿਆਰ ਚਾਹੇ ਉਹ ਧਰਮ ਪੂਰੇ ਨੇ ਚਾਹੇ ਨਹੀਂ ਇਹ ਰਸਤਾ ਬਾਕੀ ਧਰਮਾਂ ਨੇ ਵੀ ਨਹੀਂ ਅਖਤਿਆਰ ਉਹ ਵੀ ਕੁਦਰਤ ਦੇ ਅਨੁਸਾਰ ਹੈ ਜਨਮ ਦੀ ਗੱਲ ਕੀ ਚਾਹੇ ਉਹ ਧਰਮ ਪੂਰੇ ਕੰਪਲੀਟ ਸੀ ਚਾਹੇ ਉਹ ਸੱਚ ਜਾਣਨ ਦੀ ਕਪੈਸਿਟੀ ਉਹਨਾਂ ਸੀ ਜਾਂ ਨਹੀਂ ਸੀ ਸਾਰੇ ਧਰਮਾਂ ਦਾ ਬੇਸ ਇੱਕੋ ਹੀ ਹੈ ਬੇਸਿਕ ਬੇਸ ਇੱਕੋ ਹੀ ਉੱਪਰ ਜਾ ਕੇ ਹੱਲ ਵੀ ਕੋਈ ਸਵਾਲ ਇੱਕ ਤਾਂ ਹੱਲ ਇੱਕ ਰਾਹ ਦੇ ਵਿੱਚੋਂ ਕਿਤੋਂ ਕਿਸੇ ਕਿਸੇ ਦੀ ਕਿਤੋਂ ਗਲਤੀ ਪੈ ਗਈ ਕਿਸੇ ਦੀ ਕਿਤੋਂ ਗਲਤੀ ਪੈ ਗਈ ਜਿੱਥੋਂ ਗਲਤੀ ਪੈ ਗਈ ਸਵਾਲ 'ਚ ਉੱਥੇ ਗਲਤ ਹੁੰਦਾ ਚਲਾ ਗਿਆ ਮਸੀਕਾ ਨੇ ਇਸ ਹਾਲਤ ਸੀ ਕੱਢ ਲਿਆ ਭਗਤਾਂ ਨੇ ਸਵਾਲ ਸਹੀ ਕੱਢਿਆ ਜਵਾਬ ਬਾਕੀਆਂ ਦਾ ਜਵਾਬ ਸਹੀ ਨਹੀਂ ਆਇਆ ਪਤਾ ਲੱਗ ਇੱਕੋ ਸਵਾਲ ਆ ਉਸੇ ਦਾ ਹੱਲ ਦੇ ਰਹੇ ਨੇ ਸਾਰੀਆਂ ਮੱਤਾਂ ਇੱਕ ਸਵਾਲ ਹੱਲ ਕਰ ਰਹੀਆਂ ਨੇ ਕਿ ਪਰਮੇਸ਼ਰ ਕੀ ਹੈ ਉਹਦਾ ਨਾਮ ਬਲਾਪ ਇਹੀ ਹੈ ਨਾ ਜਦੋਂ ਸਵਾਲ ਹੱਲ ਗਲਤ ਹੋ ਜਾਂਦਾ ਫਿਰ ਹੋਰੇ ਕੌਣ ਲੱਗ ਜਾਂਦਾ ਫਿਰ ਤਾਂ ਇਹ ਤਾਂ ਕਹਿਆ ਨਹੀਂ ਮੇਰੇ ਸਾਥੇ ਗਲਤੀ ਹੋ ਗਈ ਵੀ ਹੁਣ ਜਵਾਬ ਨਹੀਂ ਮਿਲਿਆ ਜੇ ਤਾਂ ਇਹ ਕਹਿੰਦੇ ਫਿਰ ਤਾਂ ਸੱਚੇ ਸੀ ਫਿਰ ਤਾਂ ਮੱਤਾ ਨਾ ਚਲਦੀ ਉਹਨਾਂ ਨੂੰ ਚਲਾਉਣ ਵਾਸਤੇ ਹੋਰ ਰਹੀ ਗੀਤ ਕੋਲ ਲੱਗੇ ਹੋਰ ਰਾਗ ਲਾਉਂਦੇ ਕਿਸੇ ਨੇ ਫਿਰ ਮਾਇਆ ਨਾਲ ਜੋੜਤਾ ਤਾਂ ਕਬੀਰ ਕਹਿੰਦਾ ਜੇ ਜੇ ਡਾੜੀ ਭਗਤ ਨੂੰ ਸੋਈ ਬੁੜਬੁੜ ਦਰਖਤ ਤੇ ਉੱਤੇ ਚੜਿਆ ਜਿਹੜੇ ਡਾਣੇ ਨੂੰ ਜਾਂਦਾ ਉਹੀ ਚੁੱਕ ਕੇ ਜ਼ਮੀਨ ਵੱਲ ਨੂੰ ਜਾ ਰਿਹਾ ਉਹ ਜ਼ਮੀਨ ਵੱਲੋਂ ਤਾਂ ਉੱਪਰ ਨੂੰ ਆਏ ਸੀ ਤੁਸੀਂ ਆਦਮੀ ਦੇ ਸਰੀਰ ਤੋਂ ਤਾਂ ਉੱਪਰ ਨੂੰ ਉੱਠੇ ਸੀ ਫਿਰ ਆਦਮੀ ਨਾਲ ਜੋੜਤਾ ਲਿਆ ਕੇ ਕਿਸੇ ਨੇ ਕ੍ਰਿਸ਼ਨ ਨਾਲ ਜੋੜਤਾ ਕਿਸੇ ਨੇ ਰਾਮ ਨਾਲ ਜੋੜਤਾ ਕਿਸੇ ਨੇ ਰਹੀਮ ਨਾਲ ਜੋੜਤਾ ਕਿਸੇ ਨੇ ਕਿਸੇ ਨੇ ਨਾਨਕ ਨਾਲ ਜੋੜਤਾ ਕਿਸੇ ਨੇ ਕਬੀਰ ਨਾਲ ਜੋੜਤਾ ਕਿਸੇ ਨੇ ਰਵਦਾਸ ਨਾਲ ਜੋੜਤਾ ਇਹ ਕੀ ਗੱਲ ਉਹ ਕਮਲ ਤੋਂ ਕਮ ਕਬੀਰ ਰਵਦਾਸ ਨਾਲ ਜੋੜਦੇ ਇਹਨਾਂ ਦੀ ਤਾਂ ਇਹਨਾਂ ਕੋਲ ਤਾਂ ਸੱਚੀ ਬਾਤ ਹੈਗੀ ਆ ਜੇ ਸੱਚ ਜਾਣ ਲੈਂਦੇ ਤਾਂ ਕਿਸੇ ਝੂਠ ਨਾਲ ਜੁੜਨ ਦੀ ਲੋੜ ਨਹੀਂ ਸੀ ਸੱਚ ਜਾਣਨ ਦੀ ਗੱਲ ਸੀ ਸੱਚ ਤਾਂ ਪਰ ਜਾਣੀਏ ਜੇ ਸਿੱਖ ਸੱਚੀ ਜੇ ਸੱਚੀ ਸਿੱਖਿਆ ਲੈ ਲੈਂਦੇ ਸਿੱਖ ਸਰੀਰ ਨਾਲ ਜੁੜਨ ਦੀ ਕੋਈ ਲੋੜ ਨਹੀਂ ਜਿਹੜਾ ਸਰੀਰ ਨਾਲ ਜੁੜੂ ਜ਼ਮੀਨ ਨਾਲ ਵੀ ਜੁੜੂ ਜਿਹੜਾ ਜ਼ਮੀਨ ਨਾਲ ਜੁੜੂ ਗੁਰਦੁਆਰਾ ਨਾਲ ਵੀ ਜੁੜੂ ਉਹ ਮੰਦਰਾਂ ਨਾਲ ਵੀ ਜੁੜੂ ਉਹ ਜਿਹੜੇ ਜੱਗ ਆਉਣਗੇ ਉਹਨਾਂ ਨੂੰ ਜੁੜੂ ਉਹ ਕਲਗੀ ਨਾਲ ਵੀ ਜੁੜੂ ਸਭ ਮਾਇਆ ਨਾਲ ਜੁੜੂ ਉਹ ਕੂੜਾ ਜੁੜੂ ਕੂੜ ਸਭ ਸੰਸਾਰ ਸਾਰੀ ਚੀਜ਼ਾਂ ਸਭ ਕੂੜ ਨੇ ਸੱਚ ਛੱਡ ਕੇ ਕੂੜ ਨਾਲ ਜੁੜ ਗਏ ਸੱਚ ਖੋਜਿਆ ਨਹੀਂ ਨਾ ਸੱਚ ਖੋਜਣਾ ਸੀ ਸੱਚ ਜਾਣਨਾ ਸੀ ਜਾਣਨਾ ਖੋਜ ਕਰਦੇ ਦਾ ਸੱਚ ਜਾਣਦੇ ਸੱਚ ਤਾਂ ਪਰ ਜਾਣੀਏ ਜੇ ਸਿੱਖ ਸੱਚੀ ਗੁਰਬਾਣੀ ਦਾ ਸੱਚ ਜਾਣਨਾ ਸੀ ਗੁਰਬਾਣੀ ਦਾ ਸੱਚ ਖੋਜਣਾ ਸੀ ਸੱਚ ਕੀ ਹੈ ਜੁੜਨਾ ਸੱਚ ਨਾਲ ਸੀ ਜੁੜ ਗਿਆ ਝੂਠ ਪਵਨ ਕਮ ਸਿੱਖਾਂ ਨੂੰ ਇਹ ਕੰਮ ਚਾਹੀਦਾ ਸਿੱਖਾਂ ਨੇ ਦੁਨੀਆ ਸੱਚ ਨਾਲ ਜੋੜਨੀ ਸੀ ਸਾਡੇ ਕੋਲ ਤਾਂ ਸੀ ਕੁਛ ਸੱਚੀ ਸਿੱਖ ਸੱਚੀ ਸਾਡੇ ਕੋਲ ਸੀ ਅਸੀਂ ਆਪ ਸੱਚ ਨਾਲ ਜੁੜਨਾ ਸੀ ਦੁਨੀਆ ਨੂੰ ਸੱਚ ਦਾ ਮਾਰਗ ਦੱਸਣਾ ਸੀ ਇਹ ਤਾਂ ਕੰਮ ਅਸੀਂ ਕਰਦੇ ਨਹੀਂ ਉਹਨਾਂ ਦੀ ਨਕਲ ਕਰਨ ਲੱਗੇ ਇਸਾਈ ਐ ਕਰਦੇ ਨੇ ਆਪਾਂ ਵੀ ਐ ਕਰੋ ਉਹਦਾ ਖੂਹ ਚ ਨਿਕਲਣਾ ਵੀ ਆਪਾਂ ਵੀ ਮਾਰੋ ਛਾਲ ਖੂਹ ਨਵੇਂ ਪਟ ਲਓ ਉਹਨਾਂ ਚ ਕਰਾਂਗੇ ਜੀਵ ਗੱਲ ਜਿਨ੍ਹਾਂ ਨੂੰ ਸਿੱਖਿਆ ਦੇਣੀ ਦੀ ਉਹਨਾਂ ਦੀ ਨਕਲ ਆਪ ਕਰਦੇ ਨੇ ਲੋਕਾਂ ਨੇ ਸਿੱਖਿਆ ਲੈਣੀ ਸੀ ਅਸੀਂ ਲੋਕਾਂ ਵੱਲ ਨੂੰ ਝਾਕਦੇ ਆ ਵੀ ਉਹਨਾਂ ਨੇ ਤਰੱਕੀ ਕਿਵੇਂ ਕੀਤੀ ਅਸੀਂ ਕਿਵੇਂ ਕਰੀ ਗੱਲ ਸੰਸਾਰੀ ਤਰੱਕੀ ਤੇ ਪ੍ਰਭਾਵਿਤ ਹੋ ਗਏ ਸੱਚ ਵੱਲ ਨੂੰ ਗਏ ਨਹੀਂ ਝੂਠ ਵੱਲ ਨੂੰ ਸੱਚਤਾ ਪਰ ਜਾਣੀਏ ਜੇ ਸਿੱਖ ਸੱਚੀ ਗਿਆ ਜਾਣੇ ਕਿਆ ਸੱਚੀ ਲਊਗਾ ਜਿਹੜਾ ਗੁਰਬਾਣੀ ਦੇ ਸੱਚ ਹੈ ਸੱਚ ਜਾਣਨਾ ਕੀ ਹੈ ਅਸੀਂ ਸੱਚ ਜਾਣਨ ਦੀ ਵਿਧੀ ਹੈ ਗੁਰਬਾਣੀ ਦੇ ਵਿੱਚ ਸੱਚੀ ਸਿੱਖਿਆ ਜੋ ਸੱਚ ਸਮਝਣਾ ਦਇਆ ਜਾਣੇ ਜੀ ਕੀ ਕਿਛ ਪੁੰਨਦਾਨ ਕਰੇ ਦਇਆ ਜਾਣੇ ਜੀ ਕੀ ਕੁਛ ਪੁੰਨਦਾਨ ਕਰੇ ਪੁੰਨਦਾਨ ਜਿਹੜਾ ਅਸੀਂ ਮੰਨਿਆ ਹੋਇਆ ਹਿੰਦੂ ਵਾਲਾ ਮੰਨਿਆ ਪੁੰਨਦਾਨ ਉਹ ਹੈ ਜਿਹੜਾ ਜੀ ਵਾਸਤੇ ਪੁੰਨਦਾਨ ਦਇਆ ਜਾਣੇ ਜੀ ਕੀ ਜੀ ਤੇ ਦਇਆ ਕਰੋ ਜੀ ਤੇ ਦਇਆ ਦੇ ਬੰਧਨ ਘਟੋ ਵਿਚਾਰੇ ਦੇ ਫਸਿਆ ਜਿਹੜਾ ਸੀ ਲਖ ਜੋਲ ਇਹਨੂੰ ਕੱਢਣਾ ਕਿਵੇਂ ਛਡਾਓ ਜੀ ਨੂੰ ਸਰੀਰ ਨੂੰ ਛੱਡੋ ਕੁੱਤੇ ਵਾਸਤੇ ਅਜਾਇ ਜੀ ਨੂੰ ਕਿਵੇਂ ਸੀ ਖਾ ਕੇ ਡੰਗਰ ਵੀ ਤਾਂ ਪੇਟ ਭਰ ਲੈਂਦੇ ਨੇ ਛੱਡੋ ਗੱਲਾਂ ਨੂੰ ਸਾਰੀ ਦੁਨੀਆ ਹੀ ਸੋਤੇ ਇੱਥੇ ਭੁੱਖ ਨਾਲ ਵਰਦੇ ਨੇ ਗਰੀਬ ਨੇ ਜਿਹੜੇ ਇਹਦਾ ਦੁੱਖ ਤਾਂ ਸਗੋਂ ਦਾਰੂ ਹੈ ਦੁੱਖ ਜੋ ਰਹੇ ਨੇ ਜੇ ਤੂੰ ਦੁੱਖ ਛਡਾ ਤੇ ਪਰਮੇਸ਼ਰ ਹੋਰ ਭੁੱਲ ਜਾਣਗੇ ਦੁੱਖਾਂ ਤੋਂ ਛਡਾ ਦੇਣੇ ਲੋਕਾਂ ਦੇ ਇਹ ਕੋਈ ਜੀਤ ਤੇ ਦਿਆ ਨਹੀਂ ਹੈ ਜੀਤ ਜ਼ੁਲਮ ਹੈ ਤਾਂ ਪਰਮੇਸ਼ਰ ਨੇ ਜ਼ੁਲਮ ਕੀਤਾ ਫਿਰ ਜੀਆਂ ਤੇ ਜਿਹਨਾਂ ਨੂੰ ਦੁੱਖ ਦਿੱਤਾ ਹੋਇਆ ਜਿਹੜਾ ਲੋਹਾ ਭੱਠੀ 'ਚ ਪਾ ਕੇ ਜਲਦਾ ਪੁਰਾਣਾ ਉਹ ਤੇ ਜ਼ੁਲਮ ਨਹੀਂ ਕੀਤਾ ਹੋਇਆ ਉਹਨੂੰ ਸ਼ੁੱਧ ਕਰਕੇ ਵਧੀਆ ਬਣਾਉਣਾ ਨਵਾਂ ਉਹ ਰੁੜਦਾ ਸੀ ਰੂੜੀਆਂ ਤੇ ਉਹ ਰੂੜੀਆਂ ਦਾ ਰੋੜਦੇ ਨੂੰ ਚੁੱਕ ਕੇ ਖਬਰਾਂ ਦਾ ਕੀ ਕੀ ਵਧੀਆ ਬਣ ਉਹ ਤੇ ਸ਼ੁੱਧ ਕਰਨਾ ਉਹਨੂੰ ਸਵਾ ਨਵਾਂ ਬਣਾ ਦੇਣਾ ਫਿਰ ਉਹਦੀ ਕੀਮਤ ਪੈ ਜਾਣੀ ਹੈ ਬਾਜ਼ਾਰ 'ਚ ਰੋੜਦਾ ਨਹੀਂ ਰਹਿਣਾ ਭੱਠੀ ਤਾਂ ਜਲਦਾ ਸ਼ੁੱਧ ਤਾਂ ਹੀ ਹੋਊਗਾ ਦ੍ਰਿਸ਼ਟੀਕੋਣ ਹੈ ਨਾ ਆਪਣਾ ਭੱਠੀ ਜਲਦੇ ਨੂੰ ਦੇਖ ਕੇ ਜੇ ਕੋ ਕੋ ਨਾ ਹੋਏ ਇਹਨੂੰ ਕਿਉਂ ਜਲਣਾ ਬਾਹਰ ਕੱਢ ਦੇ ਕਿਆ ਉਹਦੇ ਦਇਆ ਕਰ ਰਹੇ ਹੋ ਦਇਆ ਜਾਣੇ ਜੀ ਕੀ ਦ੍ਰਿਸ਼ਟੀਕੋਣ ਜੀ ਤੇ ਰੱਖੋ ਜੀ ਆਤਮਾ ਤੇ ਰੱਖੋ ਤੇ ਸੱਚ ਜਾਣਨਾ ਤੁਸੀਂ ਸੱਚ ਸਿਰਫ ਆਤਮਾ ਹੈ ਦੇ ਵਿੱਚ ਜੀ ਸੱਚ ਹੈ ਬਾਕੀ ਸਭ ਝੂਠ ਕਿਸ ਪੁੰਨ ਦਾਨ ਕਰੇ ਖੇਰ ਪੁੰਨ ਦਾਨ ਕਰੋ ਜੀ ਵਾਸਤੇ ਜੀ ਵਾਸਤੇ ਕੀ ਦਾਨ ਹੁੰਦਾ ਨਾਮ ਦਾ ਜੀ ਵਾਸਤੇ ਕੀ ਦਾਨ ਨਾਮ ਇਸ ਕਰਕੇ ਗੁਰਮੁਖਾਂ ਦਾ ਦਾਨ ਕੀਤਾ ਗੁਰਮੁਖੇ ਨਾਮ ਦਾਨ ਨਾਮ ਬਾਕੀ ਦਾਨ ਸਭ ਮਨੁੱਖਾਂ ਦੇ ਨੇ ਗੁਰਮੁਖਾਂ ਦਾ ਸਰਵਨਾਮ ਦਾਨ ਹੈ ਉਸ ਦਾ ਨਾਮ ਹੈ ਹੋਰ ਨਹੀਂ ਕੁਝ ਤੇ ਨਾਮ ਨੂੰ ਮਿਲਣਾ ਜੀ ਨੂੰ ਨਾਮ ਨਾਲ ਜਜਾਲ ਕਿਹਦੇ ਔਗਣ ਕਿਹਦੇ ਕੱਟਿਆ ਜੀ ਦੇ ਔਗਣ ਕੱਟੇ ਗਏ ਜੀਰਾ ਕੱਟੀਆਂ ਗਈਆਂ ਬੇੜੀਆਂ ਕੱਟੀਆਂ ਗਈਆਂ ਨਾਨਕ ਔਗਣ ਜਿੱਤਦੇ ਤੇਤੇ ਗਲੀ ਇਹਦੇ ਗਲ 'ਚ ਜਿਹੜੀਆਂ ਬੇੜੀਆਂ ਜੀਰਾ ਪਈਆਂ ਨੇ ਨਾ ਜਮਦੀਆਂ ਉਹ ਕੱਟਦੇ ਹੋ ਇਹ ਤੋਂ ਬੜਾ ਕੋਈ ਹੋਰ ਕਾਰਪੋਰ ਨਹੀਂ ਇਹਦੇ ਵਾਸਤੇ ਉਹ ਬੱਕਰਾ ਕਸਾਈ ਦੇ ਕਿਲੇ ਦੇ ਖੜਾ ਉਹਨੂੰ ਪੱਠੇ ਪਾਉਣਾ ਕਸਾਈ ਦੇ ਕਿਲੇ ਤੋਂ ਖੋਲ ਦਿਓ ਤੁਸੀਂ ਉਹਨੂੰ ਫਲ ਫਰੂਟ ਔਰ ਚੰਗੀਆਂ ਚੀਜ਼ਾਂ ਚਾਰੀ ਜਾਂਦੇ ਹੋ ਕਸਾਈ ਦੇ ਕਿਲੇ ਤੋਂ ਖੋਲਦੇ ਨਹੀਂ ਕਸਾਈ ਦੇ ਕਿਲੇ ਤੋਂ ਖੋਲੋ ਫਿਰ ਖੁਸ਼ ਹੋ ਆਪੇ ਖਾਦਾ ਰੂਹ ਤੁਰਦਾ ਫਿਰਦਾ ਇਹ ਬੰਨਿਆ ਹੋਇਆ ਜ਼ਿਆਦਾ ਦੁਖੀ ਹੈ ਜੀ ਆਜ਼ਾਦ ਕੀਤਾ ਹੋਇਆ ਕੁਝ ਫਿਰ ਆਜ਼ਾਦ ਕਰ ਦੇ ਇਹ ਆਜ਼ਾਦੀ ਹੈ ਆਜ਼ਾਦੀ ਆ ਜਿਹੜੀ ਸੰਸਾਰ ਦੇ ਲੋਕ ਕਹਿੰਦੇ ਆਜ਼ਾਦੀ ਹੈ ਜਬ ਤੋਂ ਕਾਲ ਤੋਂ ਮੰਨਣਾ ਤੋਂ ਕਹਿ ਜਾਂਦੀ ਖਾਲਸਾ ਆਪਣੇ ਆਪ ਨੂੰ ਆਜ਼ਾਦ ਕਰਦੇ ਕਰਦੇ ਖਾਲਸਾ ਦਾ ਖਾਲਸਾ ਆਜ਼ਾਦ ਆਜ਼ਾਦੀ ਦੀ ਗੱਲ ਨਹੀਂ ਕਰਦਾ ਆਜ਼ਾਦੀ ਦੀ ਲੜਾਈ ਹੋਣੀ ਨਹੀਂ ਲੜੀ ਹੋਣੀ ਇਹ ਤਾਂ ਮਨਮੁਖਾਂ ਦੀ ਆਜ਼ਾਦੀ ਹੈ ਖਾਲਸੇ ਦੀ ਆਜ਼ਾਦੀ ਕਿੱਥੇ ਹੈ ਕੀ ਹੁਣ ਆਜ਼ਾਦ ਨੇ ਲੋਕ ਕਦੇ ਨਾ ਲੋਕ ਆਜ਼ਾਦ ਹੋਏ ਨੇ ਨਾ ਹੁਣ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀ ਹੁਣ ਕਾਲੇ ਅੰਗਰੇਜ਼ਾਂ ਦੇ ਗੁਲਾਮ ਨੇ ਲੋਕ ਗਰੀਬ ਲੋਕ ਤਾਂ ਸਭ ਗੁਲਾਮ ਹੈ ਪਹਿਲਾਂ ਉਹਨਾਂ ਦੇ ਖਿਲਾਫ ਬਗਾਵਤਾਂ ਹੁੰਦੀਆਂ ਸੀ ਹੁਣ ਇਹਨਾਂ ਦੇ ਖਿਲਾਫ ਬਗਾਵਤਾਂ ਹੁੰਦੀਆਂ ਇਹ ਤਾਂ ਹੁੰਦੀ ਹੀ ਰਹਿਣਗੀਆਂ ਜਿਨ੍ਹਾਂ ਦੀ ਹਕੂਮਤ ਦਾ ਬੋਝਾ ਕਰਦੇ ਨੇ ਦੂਏ ਪੈਸੇ ਨੇ ਤਗੜੇ ਵਾਸਤੇ ਕੋਈ ਕਾਨੂੰਨ ਨਹੀਂ ਬਾੜੇ ਵਾਸਤੇ ਸਾਰੇ ਹੀ ਨੇ ਆਜ਼ਾਦੀ ਗਾਦੀ ਦੇਖ ਰਹੇ ਹਾਂ ਸੰਸਾਰ ਆਜ਼ਾਦੀ ਕਿਸੇ ਨੂੰ ਹੈ ਨਹੀਂ ਸੰਸਾਰ ਤਾਂ ਹੈ ਉਹ ਇੱਕ ਜਿਹੜ ਇੱਥੇ ਆਜ਼ਾਦੀ ਵਾਲੇ ਵੀ ਜਿਹੜ ਚ ਨੇ ਗੁਲਾਮੀ ਵਾਲੇ ਵੀ ਜਿਹੜ ਸਾਰੇ ਜਿਹੜ ਚ ਨੇ ਇਹ ਸੁਪਨੇ 'ਚ ਕੋਈ ਆਜ਼ਾਦ ਬਣਿਆ ਫਿਰਦਾ ਕੋਈ ਗੁਲਾਮ ਬਣਿਆ ਫਿਰਦਾ ਇਹ ਸੁਪਨਾ ਦੇਖਦੇ ਨੇ ਸਾਰੇ ਇਹ ਆਜ਼ਾਦੀ ਵੀ ਸੁਪਨੇ ਦੀ ਹੈ ਗੁਲਾਮੀ ਵੀ ਸੁਪਨੇ ਦੀ ਹੈ ਅਸਲੀ ਆਜ਼ਾਦੀ ਦੀ ਗੱਲ ਕਰੋ ਅਸਲੀ ਕੀ ਹੁੰਦੀ ਅਸਲੀ ਆਜ਼ਾਦੀ ਭਗਤਾਂ ਨੂੰ ਮਿਲੀ ਹੈ ਜਿਹੜੇ ਸੰਸਾਰ ਤੋਂ ਹੀ ਪਰੇ ਹੋ ਗਏ ਇਹਦਾ ਜਮਦਾ ਰਾਜ ਹੈ ਜਿੱਦਾਂ ਆਇਆ ਸੀ ਸੰਸਾਰ ਚ ਉਹਨੇ ਦੀ ਸਜ਼ਾ ਲੈ ਕੇ ਆਇਆ ਸੀ ਐਨੇ ਵੱਜ ਕੇ ਐਨੇ ਸਾਲ ਬਾਅਦ ਐਨੇ ਮਿੰਟ ਤੇ ਫਾਂਸੀ ਲਾ ਦੇਣੀ ਹੈ ਸੰਸਾਰ ਜੰਮਣ ਦੇ ਨਾਲ ਫਾਂਸੀ ਦੀ ਸਜ਼ਾ ਲੈ ਕੇ ਆਇਆ ਸੀ ਤੇ ਆਜ਼ਾਦੀ ਹੈ ਆਜ਼ਾਦੀ ਹੈ ਮੂਰਖਾਂ ਵਾਸਤੇ ਵਿਦਵਾਨਾਂ ਵਾਸਤੇ ਜਿਹੜੇ ਸੁਪਨਾ ਦੇਖਦੇ ਨੇ ਉਹਨਾਂ ਨੂੰ ਆਜ਼ਾਦੀ ਹੋ ਗੁਰਮੁਖਾਂ ਕੋਈ ਆਜ਼ਾਦੀ ਨਹੀਂ ਇਸ ਕਰਕੇ ਗੁਰਮੁਖ ਬੇਚੈਨ ਰਹੇ ਨੇ ਸੰਸਾਰ 'ਚ ਬੇਚੈਨ ਆਦਮੀ ਸੰਸਾਰ ਜਦ ਹੁੰਦਾ ਜਾਂ ਉਹਨੂੰ ਸਮਝ ਆ ਜਾਂਦੀ ਹੈ ਸੰਸਾਰ ਦੀ ਗੁਰਬਾਣੀ ਕਹਿੰਦਾ ਮਾਰਨ ਲਖਾਏ ਮੰਡਲ ਵਿੱਚ ਆਏ ਉਹ ਜਦ ਆਏ ਆ ਮਾਰਨ ਦਾ ਪਹਿਲਾਂ ਲਖਾ ਕੇ ਆਏ ਆ ਫਾਂਸੀ ਦੀ ਸਜ਼ਾ ਦਾ ਪਹਿਲਾਂ ਲੈ ਕੇ ਆਏ ਆ ਇੰਨੇ ਦਿਨ ਇੰਨੇ ਮਹੀਨੇ ਇੰਨੇ ਸਾਲ ਰਹਿਣਾ ਇੱਥੇ ਫਾਂਸੀ ਉਹਦੇ ਬਾਅਦ ਚਾਹੇ ਐਕਸੀਡੈਂਟ ਹੋ ਕੇ ਮਰ ਜਵੇ ਚਾਹੇ ਬਿਮਾਰੀ ਨਾਲ ਮਰ ਜਵੇ ਚਾਹੇ ਜਿਵੇਂ ਮਰ ਚਾਹੇ ਆਪ ਜਾਇਰ ਖਾ ਕੇ ਮਰ ਜਵੇ ਜਿਵੇਂ ਮਰਜੀ ਮਰ ਜਵੇ ਪਰ ਸਮਾਂ ਇੱਕ ਵੀ ਸਾਹ ਵੱਧ ਘਟ ਨਹੀਂ ਹੁੰਦਾ ਕੋਈ ਅਪੀਲ ਨਹੀਂ ਹੈ ਤੇ ਅਪੀਲ ਹੋ ਕੇ ਫਾਂਸੀ ਕਾਂ ਪਿਛਾਂ ਹੋ ਜਾਂਦੀ ਹੈ ਉਸੇ ਦੀ ਹੁੰਦੀ ਹੈ ਮਾਰਨ ਲਖਾਏ ਮੰਡਲ ਮੈਂ ਆਏ ਹੁਣ ਜੀਵਨ ਚਾਹੀਦਾ ਕਿਸੇ ਨੂੰ ਜੇ ਜੀਵਨ ਵੀ ਹੈ ਜੀਵਨ ਸਾਜੇ ਬਾਈ ਆ ਗੁਰਮਤ ਜੀਵਨ ਸਾਜੂਗੀ ਜੇ ਸਾਜਣਾ ਇਹ ਬਾਈ ਹੈ ਪਤਮਾਤਾ ਸਤੋਖ ਪਿਤਾ ਜੇ ਜੀਵਨ ਹੈ ਚਾਹੁੰਦੇ ਉਹ ਸਤ ਜੀਵਨ ਤਾਂ ਜੀਵਨ ਸਾਜੂ ਮਾਈ ਮਤ ਸੱਚੀ ਮਤ ਜੀਵਨ ਸਾਧੂ ਸਦਾ ਵਾਸਤੇ ਜਿਉਂਦਾ ਕਰਦੂ ਜਪਣ ਵਰਨੇ ਕਰ ਜੇ ਕਿਸੇ ਨੇ ਹਮੇਸ਼ਾ ਵਾਸਤੇ ਜਿਉਂਦਾ ਰਹਿਣਾ ਤਾਂ ਗੁਰਮਤ ਲੈ ਲਓ ਤੇ ਇਦੋਂ ਬੜਾ ਦਾਨ ਕੀ ਹੋ ਸਕਦਾ ਜੀ ਨੂੰ ਇਦੋਂ ਬੜਾ ਕੋਈ ਦਾਨ ਹੋ ਸਕਦਾ ਕੌਣ ਦੇ ਦੂਏ ਦਾਨ ਇਹ ਦਾਨ ਕੌਣ ਦੇ ਇਹ ਦਾਤ ਕੌਣ ਦਊ ਇੱਕ ਨਹੀਂ ਦਾਤ ਆਪਸ ਵਿੱਚ ਜੋ ਪਾਈ ਹੈ ਇਹਨੂੰ ਆਪਣੇ ਆਪ ਤੋਂ ਹੀ ਮਿਲੂ ਦਾਨ ਕਿਤੋਂ ਨਹੀਂ ਮਿਲੂ ਇਹ ਇਹਦੀ ਕਮਾਈ ਦਾ ਹੀ ਦਾਨ ਹੈ ਜਿਹੜੇ ਲੈਣਾ ਦੂਆ ਦਾ ਰਾਹ ਦਾ ਤੂੰ ਨਾ ਇਹ ਦਾਤ ਇੱਕ ਨਹੀਂ ਦਾਤ ਆਪਸ ਵਿੱਚ ਜੋ ਪਾਈ ਹੈ ਐਸੀ ਵੀ ਕੋਈ ਦਾਤ ਹੈ ਦੁਨੀਆ ਜਿਹੜੀ ਆਪਣੇ ਆਪ ਤੋਂ ਹੀ ਮਿਲਦੀ ਹੋਵੇ ਇਹਨੂੰ ਆਪਣੇ ਆਪ ਤੋਂ ਹੀ ਮਿਲਣੀ ਹੈ ਉਹ ਹੀ ਨਹੀਂ ਲੈ ਰਿਹਾ ਜਿਹਨੂੰ ਆਪਣੇ ਆਪ ਤੋਂ ਮਿਲਣੀ ਨਾਨਕ ਸਾ ਕਰਮਾਤ ਉਹ ਤਾਂ ਕੈਸੀ ਕਰਾਮਾਤ ਹੈ ਦਾਤ ਦਾਤ ਕਰਦੀ ਹੈ ਕਰਾਮਾਤ ਪਰ ਸਾਹਿਬ ਉੱਠੇ ਜੇ ਮਿਲੇ ਜੇ ਸਾਹਿਬ ਨੂੰ ਖੁਸ਼ ਕਰ ਲਵੇ ਜੇ ਉਹਦੇ ਪਾਣੇ ਚੋਂ ਨੂੰ ਮਿਲ ਜਾਂਦੀ ਜੇ ਸਾਹਿਬ ਨੂੰ ਖੁਸ਼ ਕਰ ਲਵੇ ਖੁਸ਼ ਸਾਹਿਬ ਕਮੇ ਹੁੰਦਾ ਉਹਦੇ ਭਾਣੇ ਚਲੇ ਜੋ ਚਾਹਦਾ ਉਹਦੇ ਭਾਣੇ 'ਚ ਰਹੇ ਸਾਹਿਬ ਟੁੱਟੇ ਇਹ ਦਾਤ ਮਿਲ ਜਾਂਦੀ ਹੈ ਜੀਵਨ ਮੁਕਤੀ ਦੀ ਦਾਤ ਐ ਮਿਲਦੀ ਹੈ ਕਿਸੇ ਦੀ ਵਿੱਚ ਕੋਈ ਦਖਲ ਨਹੀਂ ਹੈ ਇਹਨੂੰ ਆਪਣੇ ਆਪ ਤੋਂ ਹੀ ਦਾਤ ਮਿਲ ਜਾਂਦੀ ਹੈ ਸਿਰਫ ਗੁਰਮਾਤਾ ਤੁਹਾਨੂੰ ਸਮਝਾਈ ਹੈ ਰਸਤਾ ਹੀ ਦੱਸਦੀ ਹੈ ਹੋਰ ਕੁਝ ਨਹੀਂ ਹੈ ਚੱਲਣਾ ਆਪੇ ਪੈਣਾ ਸਿੱਖ ਸੱਚੀ ਆਪੇ ਲੈਣੀ ਪੈਣੀ ਹੈ ਸੱਚਤਾ ਪਰ ਜਾਣੀਏ ਜੇ ਸਿੱਖ ਸੱਚੀ ਲਊਦਾ ਹੀ ਨਾ ਲਊਦਾ ਹੀ ਨਾ ਲਵੇ ਸਹੀ ਲੈ ਰਹੇ ਤਸਕਰ ਸੋ ਤਸਕਰ ਜੋ ਨਾਮ ਨਾ ਦੇਵਾ ਨਾ ਮਿਲਦਾ ਲੈ ਨਹੀਂ ਰਹੇ ਲੋ ਦਇਆ ਜਾਣੇ ਜੀ ਕੀ ਕਿਛ ਪੁੰਨਦਾਨ ਕਰੇ ਜੇ ਕੁਝ ਪੁੰਨਦਾਨ ਕਰਨਾ ਹੈ ਕਿਸੇ ਨੇ ਚਾਹੁੰਦਾ ਤਾਂ ਜੀ ਵਾਸਤੇ ਕੁਝ ਪੁੰਨਦਾਨ ਕਰੇ ਇਹਦੀ ਦਇਆ ਕਰੇ ਇਹਦੇ ਬੰਦਨ ਕੱਟੇ ਵਿਚਾਰੇ ਤੇ ਇਹ ਕੌਣ ਕਰਦਾ ਇਹ ਤਾਂ ਪਰਮੇਸ਼ਰ ਕਰਦਾ ਹੋਰ ਕੋਈ ਨਹੀਂ ਕਰਦਾ ਹੋਰ ਨਹੀਂ ਕੋਈ ਕਰਦਾ ਆ ਉਹਨੇ ਸਾਰੀ ਰਚਨਾ ਇਹ ਬੰਦਨ ਕੱਟਣ ਵਾਸਤੇ ਰਚੀ ਇਹਦੇ ਇਹਦਾ ਦੀ ਪ੍ਰਾਪਤੀ ਵਾਸਤੇ ਕੀਤੀ ਫਸਿਆ ਤਾਂ ਆਪੇ ਹੈ ਇਹ ਫਸਿਆ ਆਪ ਹੈ ਸੋਏ ਭੰਗਾ ਹੈ ਦੋ ਦੋ ਦਾ ਆਪੇ ਹੋਇਆ ਹੈ ਇੱਕ ਦੋ ਨਹੀਂ ਹੋਣਾ ਉਹਦੇ ਬਿਨਾਂ ਗਾਰੰਟੀ ਨਹੀਂ ਹੋਣੀ ਉਹਦੀ ਮਦਦ ਬਿਨਾਂ ਸੱਚਤਾ ਪਰ ਜਾਣੀ ਹੈ ਜਾਂ ਆਤਮ ਤੀਰਥ ਕਰਨ ਜਦੋਂ ਇਹ ਸੱਚ ਨੂੰ ਜਾਣ ਲੂਗਾ ਇਹ ਤੋਂ ਬੜੀ ਦਾਤ ਹੋਰ ਕੋਈ ਇਹ ਆਪਣੇ ਆਪ ਨੂੰ ਜਾਣ ਲੂਗਾ ਆਪੇ ਸੱਚ ਹੈ ਆਪ ਸੱਚ ਕੀਆ ਸਭ ਸੱਚ ਜਿਹਦੇ ਹੁਣ ਅਰਥ ਕਰੀਏ ਫਕੀਰ ਇੱਕ ਤਾਂ ਇੱਥੇ ਦਾ ਸੱਚ ਹੈ ਲੋਕਲ ਸੰਸਾਰ ਦਾ ਸੱਚ ਉਹ ਤਾਂ ਉਹ ਸੱਚ ਹੈ ਜਿਹੜਾ ਆਪਾਂ ਪਹਿਲਾਂ ਅਰਥ ਕੀਤਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਉਹ ਹੈ ਦਰਗਾਹ ਦਾ ਸੱਚ ਕੀ ਹੈ ਇਹਦੇ ਚ ਅਸਲ ਗੱਲ ਸੱਚ ਕੀ ਹੈ ਇਹਦੇ ਚ ਪਹਿਲਾਂ ਤਾਂ ਜੀਵ ਆਪ ਸੱਚ ਹੈ ਇਹ ਆਪੇ ਸੱਚ ਹੈ ਜੀਵ ਫਿਰ ਸਭ ਕੁਝ ਕੀਤਾ ਹੀ ਨੇ ਰਚਨਾ ਉਹ ਵੀ ਸੱਚ ਨੇ ਕੀਤੀ ਹੈ ਰਚਨਾ ਇਹ ਸਭ ਸੱਚ ਸਾਰੀ ਸ੍ਰਿਸ਼ਟੀ ਸੱਚ ਦੀ ਕਿਰਤ ਹੈ ਔਰ ਆਪ ਵੀ ਸੱਚ ਹੈ ਸੱਚ ਸੰਸਾਰ ਜਿਹੜਾ ਸੱਚ ਹੈ ਉਹ ਵੀ ਤਾਂ ਸੱਚੇ ਹੈ ਨਾ ਇਹਨੂੰ ਕਹਿ ਦੋ ਆਪ ਸੱਚ ਹੈ ਪਹਿਲੀ ਸ੍ਰਿਸ਼ਟੀ ਬਣਾਈ ਸ੍ਰਿਸ਼ਟੀ ਵੀ ਸੱਚ ਨੇ ਬਣਾਈ ਹੈ ਤੇ ਕਰਾਮਾ ਸਭ ਕੀਤਾ ਹੋਇਆ ਇਹ ਵੀ ਸੱਚ ਦਾ ਹੀ ਹੈ ਮਾਇਆ ਨੇ ਕੁਝ ਨਹੀਂ ਕੀਤਾ ਝੂਠ ਦਾ ਕੁਝ ਨਹੀਂ ਕੀਤਾ ਝੂਠ ਕੀ ਕਰ ਲੂਗਾ ਝੂਠ ਨਹੀਂ ਕੁਝ ਕਰ ਸਕਦਾ ਝੂਠ ਦਾ ਆਪਣੇ ਪੈਰਾਂ ਤੇ ਖੜਾ ਵੀ ਨਹੀਂ ਰਹਿ ਸਕਦਾ ਜੇ ਸੱਚ ਦਾ ਸਹਾਰਾ ਨਾ ਹੋਵੇ ਸੱਚ ਦਾ ਜਨਾਜਰ ਸਹਾਰਾ ਸਰੀਰ ਤੇ ਖੜਾ ਆਪਣੇ ਪੈਰਾਂ ਪਰ ਨਹੀਂ ਜਾਤਵਾ ਨਿਕਲ ਗਈ ਪੈਰਾਂ ਪਰ ਨਹੀਂ ਖੜਾ ਹੁੰਦਾ ਝੂਠ ਮਾਇਆ ਦਾ ਝੂਠ ਹੈ ਸਰੀਰ ਦਾ ਝੂਠ ਹੈ ਸਾਰਾ ਜਿੰਨਾ ਚਿਰ ਆਤਮਾ ਸਰੀਰ ਕਲਚਰ ਵਰਗਾ ਰਹਿੰਦਾ ਹੈ ਜਦ ਆਤਮਾ ਨਿਕਲ ਜਾਂਦੀ ਹੈ ਜਦੇ ਗੜਨਾ ਸ਼ੁਰੂ ਹੋ ਜਾਂਦਾ ਆਪਣੇ ਪਾਣੀ ਨਾਲ ਆਪੇ ਸਰੀਰ ਗੜ ਜਾਂਦਾ ਪਾਣੀ ਅੱਡ ਹੋ ਜਾਂਦਾ ਗੁਣ ਅੱਡ ਹੋ ਜਾਂਦਾ ਜਿੱਥੇ ਰੋਟੀ ਪਈ ਆ ਉੱਥੇ ਖੜੀ ਗਿਆ ਹਜਮ ਦੀ ਹੁੰਦੀ ਗੱਲ ਪਹਿਲਾਂ ਕੀ ਹੁੰਦਾ ਪਹਿਲਾਂ ਕੀ ਪਹਿਲਾਂ ਸੱਚ ਵਿੱਚ ਉਹ ਸੱਚ ਕਰਕੇ ਹੀ ਕਰਾਮਾਤ ਨਾਲੇ ਖੜਾ ਸਭ ਕੁਝ ਇਹਦਾ ਜਦੋਂ ਨਿਕਲ ਗਿਆ ਫਿਰ ਕੀ ਹੈ ਤੇ ਜਦੇ ਬਦਬੂ ਛੱਡਣ ਲੱਗ ਜਾਂਦਾ ਉਹਦਾ ਹੀ ਸੜਨਾ ਸ਼ੁਰੂ ਹੋ ਗਿਆ ਦੂਏ ਦਿਨ ਕੀ ਹਾਲ ਹੋਊ ਹੈ ਦਿਨ ਕੀ ਹੋ ਚਾਰ ਦਿਨ ਬਾਅਦ ਫਿਰ ਨੇੜੇ ਜਾ ਕੇ ਦੇਖੋ ਤੇ ਕੀ ਹੋਊਗਾ ਪਰ ਸੜਨਾ ਉਦੋਂ ਹੀ ਸ਼ੁਰੂ ਹੋ ਗਿਆ ਖਰਾਬ ਹੋਣਾ ਉਦੋਂ ਹੀ ਸ਼ੁਰੂ ਹੋ ਗਿਆ ਸੱਚ ਨਿਕਲ ਗਿਆ ਝੂੜ ਆਪਣੇ ਬਦਬੂ ਆਪਣੇ ਪੈਰਾਂ ਤੇ ਖੜਾ ਨਹੀਂ ਰਹਿ ਸਕਦਾ ਆਪਣੀ ਉਹ ਜੀ ਪੋਜੀਸ਼ਨ ਜਿਹੜੀ ਹੈ ਉਹ ਨਹੀਂ ਰੱਖ ਸਕਦਾ ਤਾਂ ਸਹਾਰੇ ਸੱਚ ਦੇ ਖੜਾ ਹੈ ਸਰੀਰ ਵੀ ਸੱਚ ਦੇ ਸਹਾਰੇ ਖੜਾ ਹੈ ਜਿੰਨਾ ਚਿਰ ਸੱਚ ਹੈ ਬੋਲਦਾ ਪੁਰਖ ਹੈ ਉਹਨਾਂ ਚਿਰ ਇਹ ਬੜਾ ਵੀ ਹੁੰਦਾ ਹੈ ਛੋਟਾ ਵੀ ਹੁੰਦਾ ਹੈ ਹਜਮ ਵੀ ਕਰਦਾ ਹੈ ਮਰਦਾ ਵੀ ਤੁਰਿਆ ਵੀ ਫਿਰਦਾ ਹੈ ਰੋਟੀ ਵੀ ਹਜਮ ਕਰਦਾ ਖਾਂਦਾ ਵੀ ਹੈ ਬਾਅਦ ਖੜਾ ਹੀ ਯਾਰ ਕੋਲ ਹਜਮ ਕਰ ਲਵੇ ਕੀ ਗੱਲ ਕੋਈ ਤਰੀਕਾ ਨਹੀਂ ਇਹਨੂੰ ਸਾਡੇ ਕੋਲ ਤੇ ਸਰੀਰ ਨੂੰ ਉਹ ਜਾਈ ਰੱਖਣਾ ਕੋਈ ਤਰੀਕਾ ਹੀ ਨਹੀਂ ਹੈ ਦੱਸੋ ਕੀ ਤਰੀਕਾ ਕਿ ਰੋਟੀ ਦੇ ਹਜਮ ਹੁੰਦੀ ਰਹੇ ਸਰੀਰ ਫੇਰ ਹੋ ਜਾਈ ਰਹੇ ਕੋਈ ਤਰੀਕਾ ਨਹੀਂ ਸੰਸਾਰ ਕੋ ਨਾ ਤਰੀਕਾ ਹੈ ਨਾ ਕਦੇ ਹੋਵੇ ਇਹ ਨਹੀਂ ਹੋ ਸਕਦਾ ਕਦੇ ਜੋ ਮਰਜੀ ਬਣਾਈ ਜਾਣੇ ਅਸੀਂ ਤਾਂ ਇੱਕ ਨਵਾਂ ਕਣਕ ਦਾ ਦਾਣਾ ਨਹੀਂ ਬਣਾ ਸਕਦੇ ਹਾਈਬ੍ਰਿਡ ਕਰ ਸਕਦੇ ਹਾਂ ਉਹ ਬ੍ਰੀਡ ਕ੍ਰਾਸ ਕਰ ਸਕਦੇ ਹਾਂ ਨਵਾਂ ਦਾਣਾ ਨਹੀਂ ਬਣਾ ਸਕਦੇ ਜੀ ਕਿੱਥੋਂ ਦਾ ਉਹ ਰਿਪੋਰਟ ਜੋ ਕਿ ਸਾਡੇ ਕੋਲ ਹੈ ਉਹਨੂੰ ਇਹ ਕਰ ਸਕਦੇ ਹਾਂ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸੱਚ ਤਾਂ ਪਰ ਜਾਣੀਏ ਹੁਣ ਸਿੱਖ ਸੱਚੀ ਲੈ ਤਾਂ ਕਹਾਂ ਦੀ ਗੱਲ ਹੈ ਕੱਲੀ ਸਿੱਖ ਸੱਚੀ ਨਾਲੇ ਨਹੀਂ ਸੱਚ ਉਹ ਕਹਾਂ ਪਹੁੰਚਣਾ ਆਤਮ ਤੀਰਥ ਕਰੇ ਨਿਵਾਸ ਆਤਮ ਤੀਰਥ ਆਤਮ ਤੀਰਥ ਕੀ ਇਹਦਾ ਆਪਣਾ ਹੀ ਤੀਰਥ ਹੈ ਦੇ ਅੰਦਰ ਬਾਹਲੇ ਤੀਰਥ ਤੇ ਨਹੀਂ ਜਾਣਾ ਆਕਾਸ਼ ਮਿਆਨੇ ਲਹੰਦ ਦਰਿਆ ਗੁਸਲ ਕਰਦਮ ਬੂਦ ਉਹਦੀ ਤੇਰੇ ਹਿਰਦੇ ਵਿੱਚ ਇੱਕ ਦਰਿਆ ਹੈ ਚੱਲਦਾ ਦਰਿਆ ਕੀ ਹੈ ਧਾਰਾ ਹੈ ਤੇਰੇ ਹਿਰਦੇ ਦੇ ਵਿੱਚ ਇੱਕ ਅੰਤਰਾਤਮਾ ਦੀ ਆਵਾਜ਼ ਹੈ ਉਹੀ ਦਰਿਆ ਹੈ ਲਹੰਦ ਦਰਿਆ ਅੰਤਰਾਤਮਾ ਦੀ ਆਵਾਜ਼ ਦੇ ਵਿੱਚ ਸ਼ਰਵਨ ਕਰਿਆ ਅੰਤਰਾਤਮਾ ਜਿਹੜੀ ਆਵਾਜ਼ ਆ ਉਹਦੇ ਨਾਲ ਆਪਣੇ ਆਪ ਨੂੰ ਧੋਇਆ ਕਰ ਆਪਣੇ ਦਿਮਾਗ ਦੀਆਂ ਕਾਢਾਂ ਨਾ ਕੱਢਿਆ ਕਰ ਸੋਚਣਾ ਛੱਡ ਦੇ ਅੰਤਰਾਤਮਾ ਦੇ ਅਨੁਸਾਰ ਹੋ ਕੇ ਤੂੰ ਉੱਥੇ ਰਹਿ ਤੇ ਉੱਥੇ ਬਾਦੂ ਨੂੰ ਕਰ ਆ ਜਿਹੜਾ ਸੋਚਣਾ ਤਾਂ ਇਹ ਜਾਇਜ਼ ਨਹੀਂ ਹੈ ਇਹ ਜਾਇਜ਼ ਨਹੀਂ ਹੈ ਜਾਇਜ਼ ਔਰ ਨਜਾਇਜ਼ ਦਾ ਫਰਕ ਸੁਝੋ ਉੱਥੇ ਬੈਠ ਕੇ ਨਜਾਇਜ਼ ਛੱਡ ਦੇ ਜਾਇਜ਼ ਵੱਲ ਨੂੰ ਆਉਂਦਾ ਚਲਾ ਜਾ ਨਜਾਇਜ਼ ਛੱਡ ਕੇ ਜਾਇਜ਼ ਵੱਲ ਨੂੰ ਉਹਦਾ ਚਲਾ ਜਾ ਆਪਣੇ ਆਪੇ ਕਿਸੇ ਨੇ ਨਾ ਦਾ ਤੈਨੂੰ ਕੋਈ ਬੋਲ ਸਕਦਾ ਉਹ ਤੋਂ ਨਾ ਕੋਈ ਉਹ ਤੀਰ ਤੇ ਕੋਈ ਬਿਠਾਲ ਸਕਦਾ ਇਹ ਆਪੇ ਸਭ ਕੁਝ ਕਰਨਾ ਪੈਣਾ ਇਹ ਤਾਂ ਆਪਸ ਤੋਂ ਦਾਤ ਮਿਲਣੀ ਹੈ ਆਪਸ ਤੇ ਜੋ ਪਾਈਏ ਦਾਤ ਤਾਂ ਉਹ ਕਰਾਮਾਤ ਵਰਤਨੀਆਂ ਮਨ ਬਦਲਣਾ ਕਰਾਮਾਤ ਨਹੀਂ ਹੈ ਮਨ ਬਦਲ ਜਵੇ ਮਾਇਆ ਨੂੰ ਛੱਡ ਦੇਵੇ ਹੋਰ ਵੀ ਛੱਡ ਦੇਵੇ ਕਰਾਮਾਤ ਥੋੜੀ ਹੈ ਜਿਹੜੇ ਹੱਥ ਖੜੇ ਕਰ ਗਏ ਨਾ ਉਹ ਕੰਮ ਸਾਰੇ ਹੋ ਜਾਣੇ ਨੇ ਜਿਹੜੇ ਬਾਕੀ ਧਰਮਾਂ ਨੇ ਹੱਥ ਖੜੇ ਕਰ ਇਹ ਹੋ ਹੀ ਨਹੀਂ ਸਕਦੇ ਜਿਹੜੇ ਬਾਕੀ ਧਰਮਾਂ ਨੇ ਹੱਥ ਖੜੇ ਕਰਤੇ ਨਾ ਸਾਰੇ ਵੀ ਹੋ ਹੀ ਨਹੀਂ ਸਕਦੇ ਮੁਕਤੀ ਜਿਉਂਦੇ ਨੂੰ ਮਿਲੇ ਨਹੀਂ ਸਕਦੀ ਉਹ ਸਭ ਪੋਸੀਬਲ ਹੋ ਜਾਣਾ ਪਰ ਜੇ ਇਹ ਐਦਾਂ ਕਰਦਾ ਰਹੇ ਜਿਵੇਂ ਇਹਦੇ ਵਿੱਚ ਦੱਸਿਆ ਹੋਇਆ ਹੈ ਹਾਕਮ ਤੀਰਥ ਕਰੇ ਨਿਵਾਸ ਕਰੇ ਨਿਵਾਸ ਕਰਕੇ ਦੇਖ ਲਵੇ ਫੇਰ ਕਹੇ ਵੀ ਇਹ ਹੋਇਆ ਜੀ ਕਰਕੇ ਤਜਰਬਾ ਦੇਖੋ ਮਾਲਾ ਕਬੀਰ ਨੇ ਕਿੰਨੇ ਸਾਲ ਫੇਰੀ ਤਜਰਬਾ ਕਰਕੇ ਕਹਿੰਦੇ ਨਾਲ ਕੁਝ ਨਹੀਂ ਮਿਲਦਾ ਤਾਂ ਦੱਸੋ ਕੀ ਮਿਲਦਾ ਤਜਰਬਾ ਕਰਕੇ ਛੱਡੀ ਹੈ ਐਸ ਮਤ ਨੂੰ ਕੋਈ ਕਾਰਨ ਦੱਸੋ ਜਿਹਨੇ ਤਜਰਬਾ ਕਰਕੇ ਛੱਡਿਆ ਹੋਵੇ ਮੈਨੂੰ ਕੁਝ ਨਹੀਂ ਤਜਰਬਾ ਹੀ ਨਹੀਂ ਕੀਤਾ ਇਹ ਤਾਂ ਹੈ ਸਾਰੇ ਕੋਈ ਤਜਰਬਾ ਕਰਕੇ ਪਿੱਛੇ ਆਇਆ ਹੋਵੇ ਉਹਨੂੰ ਕੁਝ ਮਿਲਿਆ ਨਾ ਹੋਵੇ ਕਾਜ਼ਮੀ ਸਾਬਤ ਕਰੋ ਦੂਏ ਪਾਸੇ ਲੱਖਾਂ ਆਦਮੀ ਸਾਬਤ ਰਹੇ ਮੱਤਾਂ ਹੀ ਖਤਮ ਹੋ ਗਈਆਂ ਮੱਤਾਂ ਹੀ ਬਦਲ ਗਈਆਂ ਛੱਡ ਕੇ ਦੂਜੀਆਂ ਮੱਤਾਂ ਆ ਗਈਆਂ ਉਹਨਾਂ ਦੇ ਇਹ ਉਹੀ ਜੀ ਜਿਉਂਦੇ ਤੇ ਉਹ ਮੱਤਾਂ ਸ਼ੁਰੂ ਤੋਂ ਲੈ ਕੇ ਸੱਚ ਤਾਂ ਪਰ ਜਾਣੀਏ ਜੋ ਆਤਮ ਤੀਰਥ ਕਰੇ ਨਿਵਾਸ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛਕਾ ਬਹਿ ਰਹਿ ਕਰੇ ਨਿਵਾਸ ਸਤਿਗੁਰੂ ਨੂੰ ਪੁੱਛੇ ਹੋਏ ਸਤਿਗੁਰੂ ਕਿੱਥੇ ਲੈ ਕੇ ਆਈ ਕਿੱਥੇ ਲੈ ਕੇ ਆਈ ਸਰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਬਹਿ ਕੇ ਟਿਕ ਕੇ ਬਹਿ ਜੋ ਸਤਿਗੁਰੂ ਕੀ ਹੈ ਹੁਣ ਗੁਰੂ ਲਫ਼ਜ਼ ਸਤਿਗੁਰ ਹੁੰਦਾ ਤਾਂ ਸ਼ਾਇਦ ਨੇੜੇ ਸੀ ਗੱਲ ਸਤ ਗੁਰੂ ਲਿਖਦਾ ਗੁਰੂ ਗਿਆਨ ਸਤ ਗੁਰੂ ਦਾ ਮਤਲਬ ਹੈ ਹਮੇਸ਼ਾ ਰਹਿਣ ਵਾਲਾ ਇੱਕ ਰਸ ਰਹਿਣ ਵਾਲਾ ਜਿਹੜਾ ਗਿਆਨ ਜਿਹਨੂੰ ਬਵੇਕ ਕਹਿੰਦੇ ਨੇ ਬਵੇਕ ਉਹ ਗੁਰਬਾਣੀ ਦਾ ਗਿਆਨ ਨੂੰ ਪੁੱਛ ਕੇ ਗਿਆਨ ਗੁਰੂ ਜੀ ਨੂੰ ਕਿਹਾ ਹੈ ਨਾ ਆਤਮ ਉਪਦੇਸ਼ੋ ਉਸ ਗਿਆਨ ਨੂੰ ਪੁੱਛੋ ਗੁਰਬਾਣੀ ਨੂੰ ਨਾ ਪੁੱਛੋ ਗੁਰਬਾਣੀ ਦਾ ਅਰਥ ਹੋਰ ਕਰ ਲੋਗੇ ਤੁਸੀਂ ਪਹਿਲਾ ਰੜਕ ਕੇ ਵਖਣ ਕੱਢੋ ਵਖਣ ਤੋਂ ਪੁੱਛੋ ਦੁੱਧ ਤੋਂ ਨਾ ਪੁੱਛੋ ਦੁੱਧ ਕੋਲ ਜਵਾਬ ਨਹੀਂ ਹੁੰਦਾ ਦੁੱਧਾ ਦਹੀਂ ਬਣ ਜਾਊਗਾ ਦੁੱਧਾ ਦਾ ਪਨੀਰ ਬਣ ਜਾਊਗਾ ਦੁੱਧਾ ਹੋਰ ਕੁਝ ਬਣ ਜਾਊਗਾ ਵਖਣ ਤੋਂ ਪੁੱਛੋ ਵਖਣ ਤੋਂ ਸਤ ਗੁਰੂ ਤੋਂ ਪੁੱਛੋ ਗੁਰਬਾਣੀ ਤੋਂ ਨਾ ਪੁੱਛੋ ਗੁਰਬਾਣੀ ਦਾ ਸਾਰੇ ਤਾਂ ਆਪਣੇ ਆਪਣੇ ਹੱਥ ਕੱਢਦੇ ਪਹਿਲਾਂ ਨੂੰ ਰੜਕ ਕੇ ਰੜਕ ਕੇ ਫਿਰ ਉਹ ਗੁਰੂ ਕੱਢੋ ਪੁੱਛਦਾ ਰਾਤ ਨੂੰ ਮੱਛੀ ਦੇ ਪੇਟ ਚੋਂ ਬਾਹਰ ਕੱਢੋ ਫਿਰ ਪੁੱਛੋ ਤੇ ਪੁੱਛਦਾ ਰਾਤ ਨੂੰ ਮੱਛੀ ਦੇ ਪੇਟ ਚੋਂ ਪਹਿਲਾਂ ਮੱਛੀ ਫੜੋ ਸਮੁੰਦਰ ਚੋਂ ਸਮੁੰਦਰ ਰੜਕਿਆ ਮੱਛੀ ਦੇ ਪੇਟ ਚੋਂ ਬਾਹਰ ਕੱਢੋ ਮੱਛੀ ਦੇ ਪੇਟ ਚੋਂ ਬਾਹਰ ਕੱਢੋ ਮੱਛ ਕੀ ਆ ਮਨ ਮੱਛ ਹੈ ਮਨ ਮੈਂ ਆਪ ਹੈ ਉਹ ਮੱਛ ਕੇ ਅੱਜ ਪਾਣੀ ਦੇ ਬੁਲਬਲੇ ਚ ਰਹਿੰਦਾ ਮੱਛ ਕਿਉਂ ਕਹਿੰਦਾ ਨੂੰ ਪਾਣੀ ਦੇ ਬੁਲਬਲੇ ਚ ਰਹਿੰਦਾ ਹੈ ਹੋ ਜਲ ਕਾ ਵੀਰ ਤੂੰ ਜਲ ਰਹਿ ਹਾਂ ਜਲ ਕਾ ਵੀਰ ਜਲ ਮੈਂ ਰਹੂੰ ਜਲ ਹੈ ਬਿਨ ਖੀਰ ਜਲ ਤੇ ਬਿਨਾ ਮੈਂ ਤਾਂ ਮਰ ਜਾਣ ਸਰੀਰ ਤੇ ਬਿਨਾ ਇਹ ਟਾਈਮ ਅਛ ਉਹਦੇ ਨਾਲ ਮਿਲਦੀ ਹੈ ਦਸ ਗੁਣਾ ਤਰ੍ਹਾਂ ਗੱਲ ਸਾਰੀ ਉਹ ਵਿਸ਼ੰਦਰ ਨਾਲ ਤਾਂ ਗਿਆ ਹੈ ਜੇ ਵਿਸ਼ੰਦਰ ਨਾਲ ਹੁੰਦਾ ਹੀ ਮੱਛ ਦੇ ਪੇਟ 'ਚ ਮੱਛ ਹੋਇਆ ਮੱਛੀ ਹੋਈ ਉਹਦੇ 'ਚ ਕੀ ਫਰਕ ਉਹਨੂੰ ਚੀਰ ਕੇ ਬਾਹਰ ਕੱਢਣਾ ਗੁਰੂ ਨਾਨਕ ਕੀ ਕਹਿੰਦਾ ਜਾਤ ਮੈਂ ਜੋਤ ਸਰੀਰ ਚ ਮਾਨਾ ਹੈ ਜੋਤ ਹੈ ਜੋਤ ਮੈਂ ਜਾਤਾ ਜੋਤ ਤੇ ਮੱਛੀ ਤੇ ਪੇੜ ਚੋਂ ਮੱਛ ਦੇ ਪੇੜ ਚੋਂ ਜਾਣਿਆ ਜਿੱਦ ਤਲਾਤ ਕੜਿਆ ਬਾਹਰ ਫੇਰ ਬਵੇਕ ਦੱਸ ਰਿਹਾ ਕੀ ਹੈ ਫੇਰ ਦੱਸ ਰਿਹਾ ਵੀ ਤਾਂ ਆਪਣਾ ਮਨ ਨਹੀਂ ਜਿੱਤਿਆ ਫਿਰ ਉਹ ਬਵੇਕ ਵਿਚਾਰ ਦੱਸ ਰਿਹਾ ਪ੍ਰਭੂਚਨ ਨਾਟਕ ਦੇ ਵਿੱਚ ਫਿਰ ਅਵਵੇਕ ਔਰ ਬਵੇਕ ਦੀ ਲੜਾਈ ਦੱਸ ਰਿਹਾ ਉਹ ਫੇਰ ਬ੍ਰਹਮ ਗਿਆਨ ਦੱਸ ਰਿਹਾ ਕੀ ਹੈ ਇਹ ਤਾਂ ਉਹ ਬਾਣੀ ਹੈ ਉਹ ਮੱਖਣ ਕੱਢੋ ਵਿੱਚੋਂ ਬਵੇਕ ਕੱਢੋ ਬਵੇਕ ਦੱਸੂਗਾ ਤੁਹਾਨੂੰ ਗੁਰਬਾਣੀ ਦੇ ਤਾਰ ਅਰਥ ਤੁਸੀਂ ਹੋਰੇ ਕਰ ਲਓ ਗੁਰਬਾਣੀ ਦਾ ਸਾਰਿਆਂ ਕੋਲੇ ਜਿੰਨਾ ਜਿਹੜੇ ਨੂੰ ਲੜਕ ਕੇ ਸਹੀ ਅਰਥ ਨਹੀਂ ਕਰਦੇ ਦਾ ਰੋਸ਼ਨੀ ਇਹਦੀ ਸਹੀ ਰੋਸ਼ਨੀ ਨਹੀਂ ਹੁੰਦੀ ਔਰ ਨਾ ਜਦ ਦੇਖਣਾ ਕੁਝ ਨਹੀਂ ਹੈ ਉਹਦੇ ਨਾਲ ਅੱਖ ਖੁੱਲਣੀ ਅੰਦਰ ਵਾਲੀ ਅੱਖ ਉਹਦੇ ਨਾਲ ਨਿਗਾਹ ਤੇ ਜੋੜਨੀ ਹੈ ਲੰਬੀ ਨਜ਼ਰ ਕਿਹਦੇ ਨਾਲ ਬਣਨੀ ਆ ਉਸ ਰੋਸ਼ਨੀ ਨਾਲ ਬਣਨੀ ਗੁਰਬਾਣੀ ਦੀ ਰੋਸ਼ਨੀ ਜੇ ਦੇਖੋ ਜੇ ਆਪਾਂ ਕਹੀਏ ਨਾ ਗੁਰਬਾਣੀ ਦੀ ਰੋਸ਼ਨੀ ਜੇ ਦੇਖੋ ਰੋਸ਼ਨੀ ਚ ਰੋਸ਼ਨੀ ਜੇ ਦਿਖਾਈ ਦੋ ਗੁਰਬਾਣੀ ਜੀ ਕੀ ਦਿਖਾਈ ਦੋ ਅੱਖਰ ਨੇ ਤਾਂ ਬੋਲਾਂਗੇ ਪਾਉਣ ਕੀ ਬਾਣੀ ਹੈ ਰੋਸ਼ਨੀ ਕਮਾਰੇ ਕੋਲ ਰੋਸ਼ਨੀ ਵਿਚਾਰੇ ਤੇ ਨਿਕਲੂ ਪੂਰਾ ਸਤਗੁਰ ਜੇ ਮਿਲੇ ਕੱਢ ਰਤਨ ਕਰੇ ਪ੍ਰਗਾਸ ਪ੍ਰਗਾਸ ਉਹ ਪ੍ਰਗਾਸ ਹੋਊ ਉਹਦੇ ਚ ਦਿਖੂਗਾ ਸਭ ਕੁਝ ਉਹਦੇ 'ਚ ਸੱਚ ਦਿਖੂ ਔਰ ਝੂਠ ਦਿਖੂ ਦੋਏ ਰਹਿਣਗੇ ਪ੍ਰਕਾਸ਼ ਦੇ ਬਿਨਾ ਸੱਚ ਨਹੀਂ ਨਜ਼ਰ ਆਉਂਦਾ ਝੂਠ ਤਾਂ ਪ੍ਰਕਾਸ਼ ਦੇ ਬਿਨਾ ਹੀ ਨਜ਼ਰ ਆਉਂਦਾ ਸਾਨੂੰ ਝੂਠ ਤਾਂ ਪ੍ਰਕਾਸ਼ ਦੇ ਬਿਨਾ ਨਜ਼ਰ ਆਉਂਦਾ ਝੂਠ ਜੋ ਕੀ ਸਾਡੇ ਕੋਲ ਹੈ ਦੇਖਣ ਦੀ ਅੱਖ ਸੱਚ ਦੇਖਣ ਵਾਲੀ ਅੱਖ ਨਹੀਂ ਸੱਚ ਗੁਰਬਾਣੀ ਦੇ ਪ੍ਰਕਾਸ਼ ਬਿਨਾ ਨਹੀਂ ਨਜ਼ਰ ਆਉਂਦਾ ਸੱਚ ਨਹੀਂ ਨਜ਼ਰ ਆਉਂਦਾ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਸਤਿਗੁਰੂ ਨੂੰ ਪੁੱਛ ਕੇ ਗੁਰਬਾਣੀ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਬਹਿ ਰਹੇ ਪਰ ਟਿਕ ਕੇ ਬੈਠੇ ਸਹਿਜ ਬਲੋਵੋ ਟਿਕ ਕੇ ਬੈਠ ਕੇ ਬਲੋਵੋ ਬਾਣੀ ਨੂੰ ਭੱਜੇ ਜਾਂਦੇ ਨੇ ਇਹਨੂੰ ਭੱਜੇ ਜਾਂਦੇ ਰੜਕਾਉਂਦੇ ਤਾਂ ਪਤਾ ਦਾ ਭੱਜੇ ਨਾ ਟੁੱਲ ਟੁੱਟ ਜੂਗਾ ਜੇ ਉਕੜ ਘੱਡੇ ਡੇਗ ਪਿਆ ਮੜਕੀ ਹੋ ਜਾਊਗਾ ਵਿਦਵਾਨਾਂ ਦੇ ਇਦਾਂ ਹੀ ਗਿਆ ਹੋਇਆ ਭਜੇ ਜਾਂਦੇ ਰਹਿੰਦੇ ਨੇ ਬਹਿ ਰਹੇ ਕਰੇ ਨਿਵਾਸ ਨਿਵਾਸ ਜੇ ਬਹਿ ਜੋ ਨਾ ਟਿੱਕੇ ਫੇਰ ਸਮਝੋ ਸੱਚਖੰਡ ਖੰਡ ਦੇ ਨਿਵਾਸ ਹੈ ਆਤਮ ਤੀਰਥ ਤੇ ਨਿਵਾਸ ਹੈ ਆਤਮ ਤੀਰਥ ਦੇ ਨਿਵਾਸ ਕਿਵੇਂ ਹੁੰਦਾ ਜਦੋਂ ਬਾਣੀ ਨੂੰ ਅਸੀਂ ਵਿਚਾਰਦੇ ਆ ਆਤਮ ਤੀਰਥ ਦੇ ਨਿਵਾਸ ਹੁੰਦਾ ਬਸ ਬਾਣੀ ਨੂੰ ਵਿਚਾਰਦੇ ਆ ਰਹੇ ਜੋ ਕੋ ਸਾਨੂੰ ਗਿਆਨ ਮਿਲਦਾ ਸਹੀ ਫਿਰ ਆਤਮਤੀ ਇਸ ਤੇ ਰਵਾਜ ਹੈ ਹੁੰਦਾ ਬਹਿ ਰਹੇ ਮਨ ਟਿੱਕੇ ਬੈਠਾ ਹੋਵੇ ਨਾ ਵਿਚਾਰ ਦਾ ਐ ਸਮਝੋ ਆਤਮਤੀ ਇਸ ਤੇ ਬੈਠਾ ਫਿਰ ਕਰੇ ਬਹਿ ਰਹੇ ਜੇ ਬਹਿ ਰਹੇ ਕਰੇ ਜੇ ਬਾਣੀ ਪੜਦਾ ਮਨ ਭਜਿਆ ਫਿਰਦਾ ਫਿਰ ਆਤਮ ਇਸ ਤੇ ਰਵਾਜ ਨਹੀਂ ਫਿਰ ਤਾਂ ਏਅਰਪੋਰਟ ਤੇ ਜਾਂਦਾ ਇਹ ਦੇਖ ਲਓ ਵੀ ਅੱਜ ਸੰਗਤ ਕਿੱਥੇ ਚਲੀ ਉਹ ਕਦੋਂ ਮੁੜਨ ਵਾਲੀ ਹੈ ਕਾਇਦਨ ਹੋ ਗਿਆ ਖਬਰਾਂ ਕੀ ਕੀ ਸੋਚਦਾ ਮੈਂ ਸੋਚਦਾ ਵੀ ਰਾਤ ਦਾ ਤਾਲਾ ਕੱਲ ਕਿੰਨੇ ਟੁੱਟੇ ਨੇ ਮੇਰਾ ਤਾਂ ਟੁੱਟ ਕੇ ਛੇਤੀ ਜਾ ਕੇ ਮਾਰ ਕਰਕੇ ਦੇਖੀਏ ਕਿੰਨੇ ਡਰ ਨੇ ਇਹਦੇ ਕਿਤੇ ਫੁਰਨੇ ਨੇ ਕਿਤੇ ਕੰਮ ਨੇ ਇਹਨੇ ਪਾਲੇ ਹੋਏ ਕਿ ਮੈਂ ਬੈਠਿਆ ਤੁਸੀਂ ਤਾਂ ਬੈਠੇ ਜਦੋਂ ਕੋ ਤੇ ਛੱਡ ਦਵੇ ਸਭ ਕੁਝ ਹੈ ਤੇਰਾ ਮੇਰਾ ਮਜਮੇ ਕੁਝ ਨਹੀਂ ਜੋ ਕੁਛ ਹੈ ਸੋ ਜੇ ਗਿਆ ਤਾਂ ਵੀ ਤੇਰਾ ਆ ਗਿਆ ਤਾਂ ਵੀ ਤੇਰਾ ਗਿਆ ਤਾਂ ਵੀ ਤੇਰਾ ਆ ਗਿਆ ਤਾਂ ਵੀ ਤੇਰਾ ਜਿੰਨਾ ਚਿਰ ਮੇਰਾ ਨਹੀਂ ਪੈ ਸਕਦਾ ਨੌਕਰ ਨੂੰ ਨਹੀਂ ਫਿਕਰ ਆਦਮ ਦਾ ਟੁੱਟ ਗਿਆ ਨਾ ਟੁੱਟ ਗਿਆ ਮਾਲ ਮਾਲ ਨੂੰ ਫਿਕਰ ਨੌਕਰ ਨੂੰ ਕੀ ਫਿਕਰ ਮਾਲ ਨੂੰ ਫਿਕਰ ਹੈ ਮਾਲ ਕੀ ਹੈ ਜਿਹੜੀ ਨਾ ਇਹ ਫਿਕਰਾਂ ਦਾ ਕਾਰਨ ਹੈ ਜੇ ਮੇਰਾ ਮਜਮੇ ਕੁਝ ਨਹੀਂ ਉਹ ਨੌਕਰ ਹੈ ਮਾਲਕ ਦੀ ਹੈਗਾ ਮਾਲਕ ਨੂੰ ਫਿਕਰ ਹੈ ਮਾਲਕ ਨੂੰ ਫਿਕਰ ਹੋਣ ਵੀ ਹੈਗਾ ਨਾਨਕ ਚਿੰਤਾ ਮਤ ਕਰੋ ਚਿੰਤਾ ਮਾਲਕ ਹੋਏ ਜਿਸ ਕੋਏ ਉਹ ਮਾਲਕ ਹੈ ਨਾ ਚਿੰਤਾ ਜਦੋਂ ਨੂੰ ਚਿੰਤਾ ਫਿਰ ਮਾਲਕ ਚਿੰਤਾ ਤਾਂ ਨੌਕਰ ਨੂੰ ਵੀ ਲੋੜ ਹੈ ਚਿੰਤਾ ਕਰਦੀ ਪਰ ਇਹ ਮਾਲਕ ਨੂੰ ਮਾਲਕ ਨਹੀਂ ਬੰਦਾ ਮਾਲਕ ਨੂੰ ਮਾਲਕ ਨਹੀਂ ਬੰਦਾ ਗੁਰਬਾਣੀ ਨੂੰ ਨਹੀਂ ਬੰਦਾ ਸਤਗੁਰ ਤੇ ਨੂੰ ਨਹੀਂ ਪੁੱਛਦਾ ਇਸ ਕਰਕੇ ਬੈਠੇ ਮੈਂ ਬੈਠੇ ਕਿ ਬੈਠ ਹੁੰਦਾ ਨਹੀਂ ਬੈਠਣ ਦਾ ਟਾਈਮ ਹੈ ਨਹੀਂ ਤਾਂ ਮਜਬੂਰੀ ਹੈ ਬਾਣੀ ਪੜਨਾ ਵੀ ਮਜਬੂਰੀ ਉਹ ਵੀ ਤਾਂ ਵੀ ਕਾਰੋਬਾਰ ਵਧੀਆ ਚੱਲੇ ਕੁਝ ਵੀ ਹੋਵੇ ਕੁਝ ਆਤਮ ਤੀਰ ਦਾੜੀ ਕੋਈ ਗੱਲ ਨਹੀਂ ਉਹ ਜੋ ਅਸੀਂ ਵਰਕਾ ਹੀ ਨਹੀਂ ਥੱਲੇ ਗੁਰਬਾਣੀ ਧਰਮ ਕਿਉਂ ਧਾਰਨ ਕਰਨਾ ਇਹ ਤਾਂ ਵਰਕਾ ਹੀ ਨਹੀਂ ਥੱਲੇ ਜਿਹੜੇ ਵਰਕੇ ਤੇ ਅਸੀਂ ਬੈਠੇ ਹਾਂ ਉਹ ਵਰਕਾ ਸਿੱਖ ਵਾਲਾ ਨਹੀਂ ਹੈ ਜਿਹੜੀ ਕਿਤਾਬ ਅਸੀਂ ਪੜ੍ਹਦੇ ਹਾਂ ਨਾ ਉਹ ਸਿੱਖ ਵਾਲੇ ਦੀ ਹੈ ਮਤ ਸਾਡੀ ਸਿੱਖ ਹੈ ਇੱਛਾਵਾਂ ਸਾਡੀਆਂ ਹਿੰਦੂ ਵਾਲੀਆਂ ਨੇ ਸਾਰੀਆਂ ਮਤਾਂ ਵਾਲੀਆਂ ਸਵਾ ਉਹਨਾਂ ਵਾਲਾ ਬੁੱਧਾ ਡਿਮਾਂਡਾ ਉਹਨਾਂ ਵਾਲੀਆਂ ਹੀ ਨੇ ਬਦਲਿਆ ਨਹੀਂ ਕੁਝ ਇਹਦਾ ਮਤਲਬ ਹੈ ਪੜੀ ਸੁਣੀ ਹੈ ਇਹ ਸੁਣੇ ਸੁਣੇ ਕਿਆ ਹੋਏ ਜਦ ਸਹਿਜ ਨਾ ਮਿਲਿਆ ਕਿ ਟਿਕਾਉ ਨਹੀਂ ਆਇਆ ਬੈਠੇ ਹੀ ਨਹੀਂ ਪੜੇ ਸੁਣੇ ਦਾ ਕੀ ਫਾਇਦਾ ਕੀ ਹੋਊਗਾ ਪੜੇ ਸੁਣੇ ਗੁਰਬਾਣੀ ਪੜਨ ਸੁਣਦੇ ਹਟਾਉਂਦੀ ਹੈ ਹਟਾਉਂਦੀ ਨਹੀਂ ਹੈ ਹਟਾਉਂਦੀ ਨਹੀਂ ਕਹਿੰਦੇ ਐਸੇ ਪੜਨ ਸੁਣਦੇ ਕੀ ਹੋਊਗਾ ਜੇ ਤੇਰੇ ਉੱਤੇ ਟਿਕਾਉ ਨਹੀਂ ਆਇਆ ਟਿਕਾਉ ਹੋਣਾ ਜ਼ਰੂਰੀ ਹੈ ਜੇ ਟਿਕਾਉ ਤਾਂ ਨਹੀਂ ਕਰਨਾ ਫਿਰ ਪੜਨਾ ਵੀ ਨਾ ਪੜਨਾ ਤੇਰਾ ਬਰਾਬਰ ਹੈ ਕਿਉਂ ਅਪਰਾਧੀ ਬਣਦਾ ਕਿਉਂ ਅਪਰਾਧੀ ਬਣਦਾ ਰੋਜ਼ ਉਹ ਪਾਠ ਪੜਦਾ ਉਹੀ ਗਲਤੀ ਰੋਜ਼ ਕਰਦਾ ਰੋਜ਼ ਉਹੀ ਪਾਠ ਪੜ ਕੇ ਉਹੀ ਗਲਤੀ ਰੋਜ਼ ਕਰਦਾ ਅਪਰਾਧੀ ਜ਼ਿਆਦਾ ਹੈ ਪੜਿਆ ਸੀ ਇੱਕ ਵਾਰ ਕਈ ਸਾਲ ਪਹਿਲਾਂ ਭੁੱਲ ਗਿਆ ਇਹ ਸਾਲ ਪਹਿਲਾਂ ਕੋਈ ਗੱਲ ਸੁਣੀ ਸੀ ਪੜੀ ਸਕੂਲ ਗਿਆ ਜੇਤਾ ਨਹੀਂ ਤੇ ਤੂੰ ਤਾਂ ਰੋਜ਼ ਪੜਦਾ ਦੋ ਵੇਲੇ ਗਲਤੀਆਂ ਹੋਈ ਕਰਦਾ ਅਪਰਾਧ ਹੈ ਜੇ ਕੋਈ ਬਖਸ਼ਿਸ਼ ਨਹੀਂ ਕੋਈ ਜਵਾਬ ਕੀ ਜਵਾਬ ਦੋ ਮੈਨੂੰ ਪਤਾ ਨਹੀਂ ਇਹ ਤਾਂ ਕਹਿ ਨਹੀਂ ਸਕਦਾ ਮੈਂ ਇਹ ਵੀ ਨਿਮਾ ਹੋ ਕੇ ਖੜਾ ਰਹੂਗਾ ਉਹ ਉਹ ਚੋਟਾਂ ਖਾਏ ਸੱਚ ਸਭਨਾ ਹੋਏ दारू ਪਾਪ ਕੱਢੈ ਧੋਏ ਸੱਚ ਸਭਨਾ ਹੋਏ दारू ਦੇਖੋ ਗੋਰ ਆ ਗਿਆ ਹੁਣ ਚਾਪਾ ਹੋਰ ਹੋ ਗਿਆ ਉਹ ਨਾਮ दारू ਕੇ ਮੈਂ ਸੱਚ दारू ਹੈ ਇੱਥੇ ਸਾਰਿਆਂ ਰੋਗਾਂ ਦੀ दारू ਕੀ ਹੈ ਸੱਚ ਹੈ ਨਾਮ ਦੇ ਅਰਥ ਬਦਲ ਗਏ ਅੱਛਾ ਸਭ ਰੋਗ ਕੋ ਔਖਦ ਸੱਚ ਅਰਥ ਬਦਲਤੇ ਨਾਮ ਦੇ ਪਤਾ ਨਹੀਂ ਲੱਗਿਆ ਤੁਹਾਨੂੰ ਕੀ ਕਹਿੰਦੇ ਲੱਗਿਆ ਪਤਾ ਐ ਭਗਤੀ ਤੇ ਨਿਗਾਹ ਕਿਉਂ ਨਹੀਂ ਗਈ ਸਤ ਨਾਮ ਦੇ ਅਰਥ ਆ ਗਏ ਨਾਮ ਸਤ ਹੈ ਸਤ ਨਾਮ ਸਤ ਸੱਚ ਸਤ ਸੱਚ ਸੱਚ ਸਪਨਾ ਹੋਏ दारू ਸਾਰੀਆਂ ਬਿਮਾਰੀਆਂ ਦੀ दारू ਕੀ ਹੈ ਸੱਚ दारू ਹੁੰਦੀ ਬਿਮਾਰੀ ਦੀ ਹੈ दारू ਕੇ ਕੀ ਚੀਜ਼ ਹੈ दारू ਬਿਮਾਰੀ ਦੀ ਹੁੰਦੀ ਹੈ ਬਿਮਾਰੀ ਦੀ ਦਾਰੂ ਹੁੰਦੀ ਹੈ ਸਾਰੀਆਂ ਬਿਮਾਰੀਆਂ ਦੀ ਦਾਰੂ ਕੀ ਹੈ ਸੱਚਾ ਇਸ ਕਰਕੇ ਜਿਹੜੇ ਵਾਹਿਗੁਰੂ ਨੂੰ ਨਾਮ ਕਹਿੰਦੇ ਨੇ ਗੱਲ ਗਲਤ ਹੈ ਸੱਚ ਨੂੰ ਜਾਣਨਾ ਦਾਰੂ ਨੂੰ ਲੱਭਣਾ ਸੱਚ ਹੀ ਦਾਰੂ ਹੈ ਸੱਚ ਸੁਪਨਾ ਹੋਏ ਦਾਰੂ ਪਾਪ ਕੱਢੇ ਉਹ ਧੋ ਕੇ ਪਾਪ ਕੱਢੂ ਉਹਨਾਂ ਦੇ ਬਾਪ ਕਿਉਂ ਨਹੀਂ ਨਿਕਲੇ ਜਿਹੜੇ ਵੈਗਰੂ ਵੈਗਰੂ ਕਰਦੇ ਤੇ ਸੱਚ ਨਹੀਂ ਹੈ ਅਸਲੀ ਦਾਰੂ ਨਹੀਂ ਦਾਰੂ ਨਕਲੀ ਹੈ ਨਹੀਂ ਤਾਂ ਬਾਪ ਕੜਨ ਦੇ ਵਿੱਚ ਧੋ ਕੇ ਸੱਚ ਐਸੀ ਦਾਰੂ ਆ ਬਾਪ ਧੋ ਕੇ ਬਾਹਰ ਕੱਢ ਦਿੱਤੀ ਸਾਬਣ ਨਕਲੀ ਲਾ ਲਿਆ ਉਹਨਾਂ ਨੇ ਉਹਦਾ ਕੱਪੜੇ ਜੇ ਜੰਮ ਜਾਂਦਾ ਉਹ ਵਿੱਚੇ ਜੰਮ ਜਾਂਦਾ ਸਗੋਂ ਹੋਰ ਮੇਲਾ ਕਰ ਦਿੰਦਾ ਹੋਰ ਭਾਰੀ ਹੋ ਜਾਂਦਾ ਕੱਪੜੇ ਪਹਿਲੀ ਵਾਰ ਦਾ ਵਿੱਚ ਹੀ ਉਹ ਸਾਬਣ ਵੀ ਜੱਪ ਗਿਆ ਵਿੱਚ ਕਈ ਵਾਰ ਕੇਸਾਂ ਜੰਮ ਜਾਂਦਾ ਸਾਬਣ ਹੋਰ ਭਾਰਾ ਹੋ ਜਾਂਦਾ ਸਰ ਇਹ ਬੈਮ ਹੋ ਗਿਆ ਇਹਨਾਂ ਨੂੰ ਵੀ ਅਸੀਂ ਨਾਮ ਜਪਦੇ ਆ ਹੋਰ ਅਗਿਆਨਤਾ ਵੱਧ ਗਈ ਹੋਰ ਮਨ ਮੈਲਾ ਹੋ ਗਿਆ ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਜਿਨ ਸੱਚ ਪੱਲੇ ਹੋਏ ਪੱਲੇ ਸੱਚ ਚਾਹੀਦਾ ਲੈ ਉਹ ਕਿੱਥੋਂ ਲਿਆਉਣਾ ਸੱਚ ਸੱਚ ਮੈਨੂੰ ਕਿਤੋਂ ਨਹੀਂ ਮਿਲਣਾ ਸਿੱਖ ਸੱਚੀ ਜੋ ਸੱਚ ਮਿਲਣਾ ਗੁਰਬਾਣੀ ਜੋ ਸੱਚ ਮਿਲਣਾ ਸੱਚੀ ਬਾਣੀ ਜੋ ਸੱਚ ਮਿਲਣਾ ਔਰ ਕਿਤੋਂ ਨਹੀਂ ਮਿਲਣਾ ਦੁਨੀਆ ਦੇ ਵਿੱਚ ਸੱਚ ਗੁਰਬਾਣੀ ਦੇ ਵਿੱਚ ਜਿਹੜਾ ਹੈ ਨਾਮ ਉਹ ਸੱਚ ਸਮਾਇਆ ਹੋਇਆ ਸੱਚੀ ਬਾਣੀ 'ਚ ਸੱਚੀ ਬਾਣੀ ਤਾਂ ਹੈ ਜੇ ਸੱਚ ਸਮਾਇਆ ਹੋਇਆ ਮਿੱਠਾ ਪਾਣੀ ਤਾਂ ਹੈ ਜੇ ਮਿੱਠਾ ਵਿੱਚ ਪਾਇਆ ਹੋਇਆ ਆਪਾਂ ਕਹਿੰਦੇ ਮਿੱਠਾ ਪਾਣੀ ਹੈ ਜਾਂ ਸ਼ਰਬਤ ਹੈ ਕਿਉਂ ਵਿੱਚ ਮਿੱਠਾ ਪਿਆ ਹੋਇਆ ਉਹਦੇ ਘੋਲਿਆ ਹੋਇਆ ਇਹ ਸੱਚ ਘੋਲਿਆ ਹੋਇਆ ਇਹਦੇ ਵਿੱਚ ਗੁਰਬਾਣੀ ਕੀ ਹੈ ਸੱਚ ਦਾ ਘੋਲ ਹੈ ਕੋਈ ਦਵਾਈ ਹੈ ਜਿਹਦੇ ਦਾ ਹਲਕ ਤੋਂ ਚਲੀ ਗਈ ਥੱਲੇ ਆ ਗਈ ਹਜਮ ਵਿੱਚ ਕੀ ਨਿਕਲਣਾ ਸੱਚ ਰਹਿ ਜਾਣਾ ਹਜਮ ਕੀਤੇ ਤੇ ਕੀ ਨਿਕਲਦਾ ਹੁੰਦਾ ਤਤ ਵਸਤੂ ਦਾ ਤਤ ਨਿਕਲ ਜਾਂਦਾ ਹਜਮ ਹੋਈ ਤੇ ਸਾਡੇ ਵਿੱਚ ਰਹਿ ਗਿਆ ਤਤ ਅਸੀਂ ਹਾਸਲ ਕਰ ਲਿਆ ਬਾਕੀ ਛੱਡ ਦਿੱਤਾ ਮੂੰਹ ਕਾ ਕਿਹਾ ਭਾਵ ਜਿਹੜਾ ਉਹ ਤਾਂ ਬਾਹਰ ਨਿਕਲ ਗਿਆ ਉਹਦੇ ਵਿਚਲਾ ਗਿਆਨ ਅਸੀਂ ਫੜ ਲਿਆ ਸੋਝੀ ਫੜ ਲਿਆ ਜਿਵੇਂ ਦੁੱਧ ਵਿੱਚ ਘਿਓ ਸਮਾਇਆ ਹੁੰਦਾ ਇਹ ਮੈਂ ਸੱਚ ਜਿਹੜਾ ਗੁਰਬਾਣੀ ਦੇ ਸਮਾਇਆ ਹੋਇਆ ਸੱਚ ਸਭਨਾ ਹੋਏ दारू ਆਪ ਨੇ दारू ਹੈ ਨਾ ਜੋ ਨਾਮ दारू ਹੁੰਦਾ दारू ਪਾਪਾਂ ਦੀ ਹੈ दारू ਸਿਰ ਦੁਖਦੇ ਦੀ ਨਹੀਂ ਹੈ ਸਿਰ ਤਾਂ ਦੁਖਣ ਲੱਗ ਜਾਂਦਾ ਹੈ ਉਹਨਾਂ ਦਾ ਸਿਰ ਤਾਂ ਦੁਖਣ ਲੱਗ ਜਾਂਦਾ ਹੈ ਸਿਰ ਮਾਰਦੇ ਨੇ ਜਦ ਗੋਲੀ ਲੈਣੀ ਪੈਂਦੀ ਹੈ ਉਹਨੂੰ ਘਰ ਜਾ ਕੇ ਉਹ ਸਰੀਰਕ ਦਵਾਈ ਨਹੀਂ ਆ ਸਰੀਰਕ ਦਾ ਪਤਾ ਰੋਗ ਦੀ ਗੱਲ ਨਹੀਂ ਆ ਉੱਥੇ ਜਿਹੜੇ ਔਗਣ ਨੇ ਪਾਪ ਨੇ ਇਹ ਬਿਮਾਰੀਆਂ ਨੇ ਇਹ ਸਾਰੇ ਧੋ ਕੇ ਸੱਚ ਬਾਹਰ ਕੱਢ ਦਿੰਦਾ ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ ਨਾਨਕ ਬੇਨਤੀ ਕਰਦਾ ਤਾਂ ਸੱਚ ਪੱਲੇ ਹੋਏ ਸਾਬਣ ਵੀ ਹੋਵੇ ਨਾ ਤਾਂ ਹੀ ਕੱਢੂ ਵਾਪਸ ਹੋ ਕੇ ਜੇ ਸਾਹਮਣ ਹੈ ਦੀ ਬੈਠੀ ਨਿਕਲਦਾ ਬੈਠੀ ਨਿਕਲਦਾ ਤੇ ਸੱਚ ਪੱਲੇ ਹੋਏ ਉਸ ਪਲੀਤੀ ਕਪੜ ਹੋਏ ਜੇ ਸਾਬੂ ਲਈਓ ਪਰਿਆ ਮਤ ਪਾਪਾਂ ਕੇ ਸਾਧੋ ਧੋਪੇ ਉਹ ਧੋਵੇ ਨਾਵਾ ਕਰਾਂਗੇ ਧੋਵੇ ਸੱਚ ਕੇ ਰੰਗ ਰੰਗ ਚੜਨਾ ਸੱਚ ਦਾ ਸਾਨੂੰ ਜਿਹੜਾ ਝੂਠ ਦਾ ਸੰਸਾਰ ਝੂਠ ਹੈ ਰਾਂ ਸੰਸਾਰ ਦੇ ਰੰਗ ਸਭ ਝੂਠੇ ਨੇ ਸੰਸਾਰ ਦੇ ਗਿਆਨ ਸਭ ਝੂਠੇ ਨੇ ਇਹ ਰੰਗ ਸੱਚ ਦਾ ਰੰਗ ਉਹ ਖਰਾ ਰੰਗ ਦਾ ਸੰਸਾਰ ਪਰ ਉਹ ਸਰੀਰ ਨੂੰ ਨਹੀਂ ਚੜਦਾ ਮਨ ਨੂੰ ਚੜਦਾ ਆਤਮਾ ਨੂੰ ਚੜਦਾ ਸਰੀਰ ਨੂੰ ਤਾਂ ਚੜਦਾ ਨਹੀਂ ਦੂਏ ਰੰਗ ਸਰੀਰ ਦੇ ਨੇ ਕੱਪੜਿਆਂ ਦੇ ਨੇ